ਲਈ ਐ ਨਰਕ ਨਾ ਜਾਈਐ ਜਿਉ ਪਿੰਡ ਸਭ ਤਿਸ ਦਾ ਦੇ ਖਾਜਾ ਆਖ ਗਵਾਈਐ ਨਾ ਤੇਰਾ ਨਿਰੰਕਾਰ ਹੈ ਤੇਰਾ ਨਾਮ ਨਿਰੰਕਾਰ ਹੈ ਸੰਬੋਧਨ ਹੈਗਾ ਇੱਕ ਨੂੰ ਇੱਕ ਨੂੰ ਇੱਕ ਹੀ ਇੱਕ ਹੈ ਸਾਰੇ ਸਾਬਤ ਸੂਰਤ ਜਿਹੜਾ ਹੈ ਜੋਤ ਹੈ ਉਹ ਨਿਰੰਕਾਰ ਹੈ ਜਦੋਂ ਸ਼ਬਦ ਸੂਰਤ ਨਹੀਂ ਹੈ ਫਿਰ ਨਿਰਾਕਾਰ ਤਾਂ ਹੈ ਨਿਰੰਕਾਰ ਨਹੀਂ ਜਿਆਦੇ ਦਾਲ ਹੈ ਫਿਰ ਨਿਰੰਕਾਰ ਨਹੀਂ ਨਿਰਾਕਾਰ ਹੈ ਗੁਣ ਨਿਰਾਕਾਰ ਵਾਲਾ ਹੈ ਪਰ ਨਿਰੰਕਾਰ ਨਹੀਂ ਇੱਕ ਨਹੀਂ ਰਹੇਗਾ ਸੂਰਤ ਸਾਬਤ ਨਹੀਂ ਹੈਗੀ ਦਾਲ ਦਾਲ ਚ ਗੁਣ ਹੁੰਦੇ ਨੇ ਦਾਣੇ ਵਾਲੇ ਹੁੰਦੇ ਨੇ ਪਰ ਨਿਰੰਕਾਰ ਉੱਗ ਨਹੀਂ ਸਕਦਾ ਉਹ ਚੋਂ ਜੰਮਦਾ ਨਹੀਂ ਹੈ ਬੀਜ ਉਹ ਨਿਰੰਕਾਰ ਰਹਿੰਦਾ ਆਪਣੇ ਦੇਸ਼ ਦੇ ਵਿੱਚ ਨਿਰਾਕਾਰ ਅੱਧਾ ਆਪਣੇ ਦੇਸ਼ 'ਚ ਰਹਿੰਦਾ ਅੱਧਾ ਆਪਣੇ ਦੇਸ਼ ਨਹੀਂ ਰਹਿੰਦਾ ਅੱਧਾ ਮਾਇਆ ਜਾਂਦਾ ਅੱਧਾ ਵੀ ਆਪਣੇ ਦੇਸ਼ ਦੇ ਵਿੱਚ ਨਹੀਂ ਕਹਿ ਸਕਦੇ ਰਹਿੰਦਾ ਅੱਧਾ ਮਾਇਆ 'ਚ ਲਿਪਤ ਨਹੀਂ ਹੁੰਦਾ ਪਰ ਉਹ ਸਹਿਜ ਸੁਣ ਕੇ ਘਾਟ ਰਹਿੰਦਾ ਨਾ ਨਿਰੰਕਾਰ ਕੇ ਦੇਸ਼ ਹੈ ਨਾ ਮਾਇਆ 'ਚ ਉਹ ਜਿਹੜਾ ਹੈ ਨਾ ਅੱਜ ਉਹ ਬਲਕੇ ਦਵਾਰ ਖੜਾ ਜਿਹੜਾ ਦਰਵਾਜ਼ੇ ਤੇ ਖੜਾ ਕਹਿੰਦੇ ਨੇ ਰਾਜਾ ਉਹ ਦਵਾਰੇ ਤੇ ਖੜਾ ਜਦ ਕਬੀਰ ਕਹਿੰਦਾ ਮਰੂ ਤੋਂ ਹਰਕਾ ਦਵਾਰ ਦਵਾਰ ਦੇ ਉੱਤੇ ਮਰੂਗਾ ਨਾ ਉਧਰ ਮਾਇਆ ਨਾ ਮਾਇਆ ਹੀ ਉੱਥੇ ਮਾਇਆ ਤੋਂ ਵੀ ਭਰੇ ਹੈ ਤੇ ਨਿਰੰਕਾਰ ਦੇ ਦੇਸ਼ ਤੋਂ ਵੀ ਪਰੇ ਵਿਚਾਲੇ ਜਿੱਥੇ ਦੋਹਾਂ ਦੀ ਹੱਦ ਮਿਲਦੀ ਐ ਸਾਰੇ ਨੂੰ ਕਾ ਘਾਟ ਉੱਥੇ ਤੇ ਦੀ ਵਸਤਾ ਉੱਥੇ ਨਾ ਮਾਇਆ ਚਾਹੇ ਤੇਰੇ ਭਵਨ ਸੁਨੂ ਸੁਣਨ ਤੇਰੇ ਭਵਨ ਸੁਨੂ ਸੁਣਨ ਨਾ ਮਾਇਆ ਦੇ ਵਿੱਚ ਹੈ ਮਾਇਆ ਤੋਂ ਵੀ ਪਰੇ ਮਾਇਆ ਤੇ ਲਿਪਤ ਨਹੀਂ ਹੈ ਨਾ ਆਪਣੇ ਦੇਸ਼ ਆਪਣੇ ਨਿਜ ਘਰ ਚ ਵੀ ਨਹੀਂ ਹੈ ਵਿਚਕਾਰ ਜਦ ਇਹ ਸਾਬਤ ਸੂਤ ਹੋ ਜਾਂਦਾ ਜਾਗਤ ਅਵਸਥਾ ਦੇ ਵਿੱਚ ਜਾਗਰਤ ਅਵਸਥਾ ਚ ਹੁੰਦਾ ਇੱਕ ਹੁੰਦਾ ਫਿਰ ਇਹਨੂੰ ਕਿਹਾ ਨਾਉ ਤੇਰਾ ਨਿਰੰਕਾਰ ਹੈ ਨਿਰੰਕਾਰ ਹੈ ਇੱਕ ਦਾ ਹੀ ਨਾਉ ਨਿਰੰਕਾਰ ਇੱਕ ਇੱਕ ਕਹਿੰਦੇ ਸਾਰੇ ਉੱਥੇ ਨਾਨਕ ਨਿਰੰਕਾਰੀ ਹੈ ਨਾਨਕ ਨਿਰੰਕਾਰ ਹੈ ਪਰ ਜੋਤ ਕਰਕੇ ਆਇਆ ਸਰੀਰ ਕਰਕੇ ਨਹੀਂ ਹੈ ਸਰੀਰ ਕਰਕੇ ਨਿਰੰਕਾਰ ਨਹੀਂ ਹੈ ਜੋਤ ਨਰਾਇਣ ਜਿਹੜਾ ਹੁੰਦਾ ਜੋਤ ਹੁੰਦੀ ਹੈ ਸ੍ਰੀ ਨਹੀਂ ਹੁੰਦਾ ਆਪ ਨਰਾਇਣ ਕਲਾ ਧਾਰ ਜਗ ਵਿੱਚ ਪਰਵਰਿਓ ਜਗ ਵਿੱਚ ਤਾਂ ਸਾਰੇ ਹੀ ਨਰਾਇਣ ਹੈ ਨਰ ਦਾ ਜਿਹੜਾ ਨਾਲ ਦਾ ਜੀ ਜੋ ਨਰ ਦੀ ਪੈਦਾਇਸ਼ ਹੁੰਦੀ ਹੈ ਉਹ ਨਰਾਇਣ ਪ੍ਰਾਤਮਾ ਨਰਾਇਣ ਇਹ ਜੋ ਪੈਦਾ ਹੋਇਆ ਹੈ ਨਰ ਹੈ ਜਿਹੜਾ ਗਰਭ ਕੁੰਡਲ ਦੇ ਵਿੱਚ ਹੈ ਤੇ ਰੇ ਨਰ ਜਿਹਨੂੰ ਹੈ ਨਾ ਰੇ ਨਰ ਗਰਭ ਕੁੰਡਲ ਮੈਂ ਆਛਤ ਉਰਦ ਧਿਆਨ ਨੇ ਬਿਲਾਗਾ ਜੀਵਾਤਮਾ ਨਾਰਾਇਣ ਜੇ ਤੇ ਜਿਹਦੇ ਵਿੱਚੋਂ ਇਹਦੀ ਪੈਦਾਇਸ਼ ਇਹਦਾ ਮੂਲ ਹੈ ਜਿਹੜਾ ਨਾਰਾਇਣ ਦਾਦਾ ਮੂਲ ਨਾਰਾਇਣ ਤੇ ਨਾਰਾਇਣ ਦਾ ਵੀ ਸਾਰਿਆਂ ਜੀ ਹੈ ਨਾਰਾਇਣ ਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ ਅਰਥ ਇਹ ਸੀਗਾ ਇਸ ਭੁਗਤੀ ਦਾ ਆਪ ਨਾਰਾਇਣ ਕਲਾ ਧਾਰ ਜਗ ਮੇ ਪਰਵਰਿਆ ਸਾਰੇ ਜਗ ਜੇ ਪਰਵਰਿਆ ਇਹ ਭਗਤੀ ਕੱਲੇ ਨਾਨਕ ਤੇ ਲੱਗ ਮੂਰਖਾਂ ਨੇ ਲਾਤੀ ਹਿੰਦੂ ਮਤ ਜਿਹੜੇ ਹਿੰਦੂ ਮਤ ਦੇ ਲੋਕ ਨੇ ਹਿੰਦੂ ਮਤ ਦੀ ਵਿਚਾਰਧਾਰਾ ਨਾਲ ਜੁੜੇ ਹੋਏ ਨੇ ਉਹੀ ਜਾਣਦੇ ਨੇ ਉਹ ਗੁਰਬਾਣੀ ਤੋਂ ਬਹੁਤ ਜ਼ਿਆਦਾ ਦੂਰ ਨੇ ਗੁਰਬਾਣੀ ਨਹੀਂ ਸਮਝ ਸਕਦੇ ਉਹਨਾਂ ਨੂੰ ਦਾਲ ਵਾਲੀ ਗੱਲ ਨਹੀਂ ਪਤਾ ਹੈਗੀ ਬ੍ਰਹਮ ਅੱਧਾ ਹੁੰਦਾ ਇਹ ਨਹੀਂ ਉਹ ਜਾਣਦੇ ਉਹ ਬ੍ਰਹਮ ਨੂੰ ਸਭ ਕੁਝ ਮੰਨਦੇ ਨੇ ਬ੍ਰਹਮੇ ਬਸ ਬ੍ਰਹਮ ਤੋਂ ਕਾਹ ਕੋ ਜਾਣਦਾ ਹੀ ਨਹੀਂ ਗੁਰਬਾਣੀ ਬ੍ਰਹਮ ਨੂੰ ਅੱਧਾ ਮੰਨਦੀ ਹੈ ਬ੍ਰਹਮਾ ਨੂੰ ਵੀ ਮੰਨਦੀ ਹੈ ਉਹ ਬ੍ਰਹਮਾ ਔਰ ਬ੍ਰਹਮ ਨੂੰ ਇੱਕੋ ਮੰਨਦੇ ਨੇ ਉਹਨਾਂ ਨੂੰ ਪਤਾ ਨਹੀਂ ਬ੍ਰਹਮਾ ਔਰ ਬ੍ਰਹਮਾ 'ਚ ਕੀ ਫਰਕ ਹੈ ਬ੍ਰਹਮ ਦੇ ਬਾਅਦ ਤਾਂ ਪੂਰਨ ਬ੍ਰਹਮ ਹੈ ਪੂਰਨ ਬ੍ਰਹਮ ਦੇ ਬਾਅਦ ਪਾਰ ਬ੍ਰਹਮ ਦੋ ਸਟੇਜਾਂ ਹੋਰ ਉੱਪਰ ਨੇ ਬ੍ਰਹਮ ਪੂਰਨ ਬ੍ਰਹਮ ਕਦ ਬਣਦਾ ਹੈ ਤੇ ਪੂਰਨ ਬ੍ਰਹਮ ਪਾਰ ਬ੍ਰਹਮ ਕਦ ਬਣਦਾ ਹੈ ਇਹ ਗੱਲ ਹਿੰਦੂ ਮਤ ਹੋਰ ਕਿਸੇ ਮਤ ਤਾਂ ਹੈ ਨਹੀਂ ਲਿਖੀ ਉਹ ਸਮਝਦੇ ਨੇ ਪੂਰਨ ਬ੍ਰਹਮ ਪਰ ਬ੍ਰਹਮ ਇੱਕੋ ਹੀ ਗੱਲ ਹੈ ਪਾਰ ਬ੍ਰਹਮ ਵੀ ਇੱਕੋ ਹੀ ਗੱਲ ਹੈ ਗੁਰਬਾਣੀ ਚ ਜਿਹੜੇ ਵਿਦਵਾਨ ਨੇ ਸਿੱਖ ਉਹਨਾਂ ਨੂੰ ਨਹੀਂ ਪਤਾ ਇਸ ਗੱਲ ਦਾ ਕੀ ਹੈ ਸੰਤਾਂ ਨੂੰ ਨਹੀਂ ਪਤਾ ਇਸ ਗੱਲ ਦਾ ਕੀ ਹੈ ਇਹ ਜੀ ਬੁੱਝਣ ਵਾਲੀ ਗੱਲ ਗੁਰਬਾਣੀ ਚੋਂ ਭੇਦ ਗੁਰਬਾਣੀ ਪੜ੍ਹੀ ਹੈ ਬੁੱਝੀ ਹੈ ਨਹੀਂ ਪੜਿਆ ਨਾ ਹੀ ਭੇਦ ਬੁਝਿਆ ਬੁੱਝਿਆ ਪੂਰਨ ਬ੍ਰਹਮ ਕਾਦਾ ਜਦ ਇੱਕ ਪੂਰਨ ਬ੍ਰਹਮ ਹੈ ਜਾਂ ਦਾਲ ਹੈ ਅੰਦਰਲਾ ਜਿਹੜਾ ਹੈਗਾ ਉਹ ਪ੍ਰਾਤਮਾ ਜਿਹਨੂੰ ਕਹਿੰਦੇ ਨੇ ਜਿਹੜਾ ਇਹਦਾ ਮੂਲ ਹੈ ਜੀਵ ਦਾ ਉਹ ਬ੍ਰਹਮ ਹੈ ਇਹ ਬ੍ਰਹਮ ਹੈ ਇਹ ਬ੍ਰਹਮਾ ਜਦ ਹੋ ਜਾਊਗਾ ਜਦ ਬ੍ਰਹਮ ਜਲੀਨ ਹੋ ਜਿੰਨਾ ਜਿਹੜਾ ਬ੍ਰਹਮਾ ਨਹੀਂ ਹੁੰਦਾ ਉਹਨਾਂ ਜਦ ਬ੍ਰਹਮ ਲੀਨ ਨਹੀਂ ਹੁੰਦਾ ਜੀਵਾਤਮਾ ਬ੍ਰਹਮਾ ਦਾ ਬ੍ਰਹਮਾ ਹੋ ਕੇ ਹੀ ਬ੍ਰਹਮ ਚ ਲੀਨ ਹੋਊਗਾ ਬ੍ਰਹਮਾ ਵਰਗਾ ਹੋ ਕੇ ਜਿਹੜਾ ਦੇਜ ਬੋਲਦਾ ਨਾ ਇਹ ਬ੍ਰਹਮ ਵਰਗਾ ਹੋ ਕੇ ਹੀ ਬ੍ਰਹਮ ਚ ਲੀਨ ਹੋ ਬ੍ਰਹਮ ਗਿਆਨੀ ਹੋ ਕੇ ਹੀ ਬ੍ਰਹਮ ਚ ਲੀਨ ਹੋ ਬ੍ਰਹਮ ਦਾ ਗਿਆਨ ਜਦ ਆਪਣੇ ਮੂਲ ਦਾ ਨੂੰ ਗਿਆਨ ਹੋ ਜੂ ਜਦੇ ਬ੍ਰਹਮ ਚ ਲੀਨ ਹੋ ਬ੍ਰਹਮ ਚ ਲੀਨ ਵੀ ਕੇ ਹੋ ਜਿਸ ਚ ਲੀਨ ਹੋਣਾ ਜੇ ਉਹਦਾ ਗਿਆਨ ਹੀ ਨਹੀਂ ਹੈ ਲੀਨ ਕੀ ਚ ਹੋਊਗਾ ਬ੍ਰਹਮਾ ਦੀ ਨਿਸ਼ਾਨੀ ਕੀ ਹੈ ਬ੍ਰਹਮਾ ਕਦ ਹੋਊਗਾ ਇਹ ਪਰ ਸਵਾਲ ਹੈ ਬ੍ਰਹਮਾ ਕਦ ਹੋਊਗਾ ਕਿਵੇਂ ਹੋਊਗਾ ਬ੍ਰਹਮਾ ਜਾਣੂਗਾ ਜਦ ਆਪਣੇ ਆਪ ਨੂੰ ਜਾਣ ਲੂਗਾ ਜਦ ਬ੍ਰਹਮ ਹੋਊਗਾ ਬੱਬਾ ਬ੍ਰਹਮ ਜਾਣੈ ਸੇ ਬ੍ਰਹਮੇ ਜਿਨ੍ਹਾਂ ਨੇ ਆਪਣਾ ਮੂਲ ਪਛਾਣ ਲਿਆ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਜਦ ਜਿਹਨੇ ਆਪਣਾ ਮੂਲ ਪਛਾਣ ਲਿਆ ਬ੍ਰਹਮ ਜਿਹਨੇ ਆਪਣਾ ਮੂਲ ਪਛਾਣ ਲਿਆ ਉਹ ਬ੍ਰਹਮਾ ਔਰ ਉਹ ਹੋ ਜਾਣਾ ਬ੍ਰਹਮ ਚ ਲੀਨ ਉਹਨੇ ਹੋ ਜਾਣਾ ਇੱਕ ਇੱਕ ਹੋ ਕੇ ਦੋਏ ਜਾਂ ਇੱਕ ਹੋਣਗੇ ਫਿਰ ਪੂਰਨ ਬ੍ਰਹਮ ਨੇ ਨਾ ਬ੍ਰਹਮ ਕੱਲਾ ਪੂਰਨ ਬ੍ਰਹਮ ਹੈ ਨਾ ਬ੍ਰਹਮ ਪੂਰਨ ਬ੍ਰਹਮ ਦਾਲ ਨੇ ਦੋਏ ਦੋਏ ਦਾਲ ਜਦ ਹੋਣਗੇ ਨਾ ਇਕੱਠੇ ਫਿਰ ਇਹ ਪੂਰਨ ਬ੍ਰਹਮ ਉਹਦੇ ਬਾਅਦ ਫਿਰ ਇਹਨੇ ਉਗਣੇ ਉਗਣੇ ਬਿਰਸ਼ ਬਣ ਬਣਨਾ ਇਹਦੇ ਵਿੱਚੋਂ ਸ਼ਬਦ ਪ੍ਰਗਟ ਹੋਣਾ ਐ ਕਹਿ ਲੋ ਇਹ ਥੰਮ ਹੈ ਉਦੋਂ ਇਹੀ ਥੰਮ ਨੇ ਧੰਮ ਥੰਮ ਹੋ ਗਿਆ ਥੰਮ ਗਿਆ ਮਨ ਰੁਕ ਗਿਆ ਮਨ ਮੰਦਰ ਮੈਂ ਮਨਸਾ ਥੰਮ ਮਨ ਦੀ ਇੱਛਾ ਥੰਮ ਗਈ ਉਹ ਪਾੜ ਕੇ ਹੀ ਬਿਰਸ਼ ਬਣ ਬਣਨਾ ਇਹਦੇ ਵਿੱਚੋਂ ਹੀ ਸ਼ਬਦ ਪੈਦਾ ਹੋਣਾ ਕਹਿੰਦੇ ਨੇ ਉਹਨੂੰ ਬਚਾਇਆ ਬਣਾ ਕੇ ਮਾਰਿਆ ਪ੍ਰਲਾਦ ਬਚਾਇਆ ਥੰਮ ਪਾੜ ਕੇ ਸੱਚ ਪ੍ਰਲਾਦ ਦੇ ਵਿੱਚੋਂ ਹੀ ਪੈਦਾ ਹੋਇਆ ਪ੍ਰਲਾਦ ਅਵਤਾਰ ਹੋਇਆ ਨਰਸਿੰਘਾ ਨਰ ਕੀ ਇਹ ਨਰ ਤਾਂ ਆਦਮੀ ਹੁੰਦਾ ਸਿੰਘ ਉਹਨਾਂ ਨਿਰਭੈ ਬੋਲਦਾ ਰਾਜ ਨੂੰ ਬੋਲਦਾ ਨਿਰਭੈ ਹੋ ਕੇ ਉਹ ਦਰਦਾ ਨਹੀਂ ਰਾਜੇ ਤੋਂ ਬਹੁਤਾ ਦਾ ਭੈ ਦਿੰਦਾ ਡਰਦਾ ਨਹੀਂ ਹੈ ਬਸ ਉਹੀ ਸਿੰਘ ਨਰ ਸਿੰਘ ਅਵਤਾਰ ਡਰਦੇ ਡਰਦੇ ਰਹਿੰਦੇ ਡਰਦਾ ਹੀ ਨਹੀਂ ਉਹ ਨਿਰਭੈ ਹੋ ਗਿਆ ਡਰਦੇ ਰੂਪ ਜਦੋਂ ਨਿਰਭੈ ਹੋ ਜਾਂਦਾ ਹੈ ਚਾਹੇ ਛੋਟਾ ਬੱਚਾ ਹੋਵੇ ਚਾਹੇ ਵੱਡਾ ਹੋਵੇ ਜਾਂਦੇ ਗੱਡੇ ਗੱਡੇ ਤੇ ਨਿਰਭੈ ਹੋ ਗਏ ਤੁਝੀ ਮਿਸਾਲ ਹੈ ਸਾਡੇ ਕੋਲ ਹਾਜ਼ਰ ਜੇ ਕੋਈ ਸ਼ੰਕਾ ਕਰਦਾ ਤਾਂ ਸਾਡੇ ਕੋਲ ਹਾਜ਼ਰ ਮਿਸਾਲ ਹੈਗੀ ਇਹ ਨਰਸਿੰਘ ਦਾ ਹੀ ਉਤਾਰ ਸੀ ਤੁਸੀਂ ਸਿੰਘ ਵੀ ਸੀ ਨਰ ਵੀ ਸੀਗੇ ਇੱਕ ਹੋਇਆ ਤਾਂ ਹੁਕਮ ਹੈ ਇੱਕ ਹੋਇਆ ਹੈ ਪੂਰਨ ਬ੍ਰਹਮ ਜਦੋਂ ਇਹਦੇ ਨਾਮ ਬਿਰਸ਼ਰੂ ਬਣ ਜਾਂਦਾ ਜੋ ਨਾਮ ਪੈਦਾ ਹੋ ਜਾਂਦਾ ਤੇ ਵਿੱਚੋਂ ਉਗਦੀ ਹੈ ਬਾਣੀ ਅੰਦਰੋਂ ਪੈਦਾ ਹੁੰਦੀ ਹੈ ਤੁਰਕੀ ਬਾਣੀ ਆਉਂਦੀ ਹੈ ਜਦ ਉਦੋਂ ਇਹ ਪਾਰ ਬ੍ਰਹਮ ਮਾਇਆ ਤੋਂ ਪਰੇ ਫਿਰ ਮਾਇਆ ਦੇ ਅੰਦਰ ਨਹੀਂ ਫਿਰ ਹਰ ਦਰਗਾਹ ਕੀਆਂ ਬਾਤਾਂ ਨਾਨਕ ਆਖਸਰ ਉਹ ਅਸਾ ਪਰ ਬ੍ਰਹਮ ਦੀ ਪਾਰ ਬ੍ਰਹਮ ਦੇ ਰੂਪ ਦੇ ਵਿੱਚ ਉਹ ਜਿਹੜਾ ਹੁਕਮ ਹੈ ਉਹੀ ਪਾਰ ਬ੍ਰਹਮ ਸਾਰੇ ਹੁਕਮ ਦੇ ਵਿੱਚ ਲੀਨ ਨਾਨਕ ਲੇਖੇ ਇੱਕ ਗੱਲ ਗੱਲ ਇੱਕ ਹੀ ਰਹੇਗੀ ਹੁਕਮ ਹੀ ਰਹਿ ਗਿਆ ਸਾਰਿਆਂ ਦੀ ਗੱਲ ਸੋਚ ਇੱਕ ਹੋ ਗਈ ਨਾਨਕ ਲੇਖੇ ਇੱਕ ਗੱਲ ਹੋਰ ਹੋਵੇ ਚਖਣਾ ਆਪਣੀ ਆਪਣੀ ਜਿਹੜੀ ਮਤ ਹੈ ਹੋਵੇ ਦੀ ਗੱਲ ਹੈ ਜਿਹੜੀ ਸ਼ਬਦ ਦੇ ਨਾਲ ਜੁੜ ਕੇ ਗੱਲ ਹੈ ਬੁਲਾਇਆ ਬੋਲਦਾ ਜਦ ਫਿਰ ਇੱਕ ਗੱਲ ਹੈ ਜਿਹੜੇ ਬੁਲਾਏ ਬੋਲੇ ਨੇ ਉਹਨਾਂ ਦੀ ਇੱਕ ਗੱਲ ਹੈ ਜਿਨ੍ਹਾਂ ਦੀਆਂ ਦੂਜੀਆਂ ਮਤਾਂ ਨੇ ਉਹਨਾਂ ਦੀ ਆਪਣੀ ਆਪਣੀ ਮਤ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਪਿੰਡ ਪਿੰਡ ਤੋਂ ਜੇਤੀ ਜਿਹੜੇ ਬੁਲਾਏ ਬੋਲੇ ਨੇ ਉਹਨਾਂ ਨੇ ਕੋਈ ਗੱਲ ਬਿਆਨ ਕੀਤੀ ਹੈ ਇੱਕੋ ਹੀ ਮਤ ਬਿਆਨ ਕੀਤੀ ਹੈ ਇੱਕੋ ਹੀ ਰੂਪ ਬਿਆਨ ਕੀਤਾ ਹੈ ਇੱਕੋ ਹੀ ਰੰਗ ਬਿਆਨ ਕੀਤਾ ਹੈ ਇੱਕੋ ਗੱਲ ਕਹੀ ਹੈ ਦੂਜਿਆਂ ਦੀ ਫਿਰ ਬਿੰਦ ਨਾਉ ਤੇਰਾ ਨਿਰੰਕਾਰ ਹੈ ਨਾ ਇਹ ਲਈ ਹੈ ਨਰਕ ਨਾ ਜਾਈ ਹੈ ਇਹਦਾ ਆਪਣਾ ਨਾਉ ਨਿਰੰਕਾਰ ਹੈ ਬੁੱਧੀ ਬੋਲਦੀ ਹੈ ਸੰਬੋਧਨ ਕਰਦੀ ਹੈ ਜਦ ਇੱਕ ਮਨ ਹੋ ਗਿਆ ਨਾ ਜਦ ਇੱਕ ਹੋ ਗਿਆ ਦਰਸ਼ਨ ਕਰ ਲਿਆ ਫਿਰ ਕਹਿੰਦੀ ਹੈ ਤੇਰਾ ਨਾਉ ਨਿਰੰਕਾਰ ਹੈ ਤੈਨੂੰ ਇਹ ਨਿਰੰਕਾਰ ਕਹਿੰਦੇ ਨੇ ਇਸੇ ਨੂੰ ਸੰਬੋਧਨ ਕਰਦੀ ਹੈ ਬੁੱਧੀ ਨਾਉ ਤੇਰਾ ਨਿਰੰਕਾਰ ਹੈ ਨਾ ਲਈਏ ਨਰਕ ਨਾ ਜਾਈਏ ਜੇ ਨਾ ਲੈ ਲਈਏ ਤੇਰਾ ਤੇਰਾ ਨਾਮ ਤੇਰਾ ਨਾਮ ਮੇਰਾ ਨਾਮ ਹੋ ਜਵੇ ਜਿਹਨੇ ਨਾਮ ਨੰਕਾਰ ਦਾ ਰਹਿ ਲੈ ਲਿਆ ਜਿਹੜਾ ਨੰਕਾਰ ਬਣ ਗਿਆ ਇਹ ਕਹ ਲੋ ਜਿਹਦਾ ਨਾਮ ਨਿਰੰਕਾਰ ਹੋ ਗਿਆ ਉਹਦਾ ਨਾਮ ਨਿਰੰਕਾਰ ਦਾ ਨਾਮ ਮਿਲ ਗਿਆ ਉਹਨੂੰ ਜਿਹੜਾ ਨਾਮਕਾਰ ਹੋ ਗਿਆ ਇੱਕ ਹੋ ਗਿਆ ਉਹੀ ਨਾਮਕਾਰ ਹੈ ਨਾ ਜਿਹੜਾ ਇੱਕ ਹੋ ਗਿਆ ਦੂਏ ਲੱਗਦਾ ਜੀ ਫਿਰ ਉਹ ਮਾਇਆ 'ਚ ਨਹੀਂ ਜਾਂਦਾ ਫਿਰ ਉਹਦੀ ਅਵਸਥਾ ਨਰਕ ਨੂੰ ਜਾਈ ਆ ਫਿਰ ਉਹ ਮਾਇਆ ਦਾ ਜਿਹੜਾ ਨਰਕ ਹੈ ਜਿਹੜੀ ਡੁੱਬਦਾ ਨਹੀਂ ਹੈ ਮਾਇਆ ਦੀ ਭੁੱਖ ਇੱਛਾ ਉਹਦੇ ਅੰਦਰ ਜਾਗਦੀ ਹੋਈ ਨਹੀਂ ਫਿਰ ਫਿਰ ਕੋਈ ਖਤਰਾ ਹੀ ਨਹੀਂ ਹੁੰਦਾ ਉਹਦੀ ਬੁੱਧੀ ਦਾ ਲੈਵਲ ਥੱਲੇ ਨੂੰ ਜਾਂਦਾ ਹੀ ਨਹੀਂ ਟਿਕ ਜਾਂਦਾ ਉੱਥੇ ਉਹਦੀ ਬੁੱਧੀ ਟਿਕ ਜਾਂਦੀ ਇੱਕੋ ਰੰਗ ਚ ਰਹਿੰਦਾ ਬਹੁ ਰੰਗੀ ਹੁੰਦਾ ਹੀ ਨਹੀਂ ਨਾਮ ਦੇ ਰੰਗ ਦੇ ਵਿੱਚ ਟਿਕ ਟਿਕ ਜਾਂਦਾ ਮੈਂ ਲਈਏ ਨਰਕ ਦਾ ਜਾਈਏ ਜਿਉ ਪਿੰਡ ਸਭ ਤਿਸ ਦਾ ਅਸਲ ਜਿਹੜਾ ਨਰਕ ਲਫ਼ਜ਼ ਹੈ ਨਰਕ ਦਾ ਮਤਲਬ ਹੈ ਨਹਿ ਘਰ ਆਪਣੇ ਘਰ ਤੋਂ ਬਾਹਰ ਚਲੇ ਜਾਣਾ ਆਪਣੇ ਘਰ ਦਾ ਤਿਆਗ ਕਰ ਦੇਣਾ ਆਪਣਾ ਘਰ ਛੱਡ ਦੇਣਾ ਸਵਰਗ ਸਵੈ ਘਰ ਆਪਣਾ ਘਰ ਨਿਜ ਘਰ ਉਹ ਆਪਣੇ ਘਰ ਚੋਂ ਆਪਣੇ ਘਰ ਤੋਂ ਪਰਦੇਸ ਜਾਂਦਾ ਹੀ ਨਹੀਂ ਯਾਨੀ ਹਿਰਦੇ ਜੋ ਤ੍ਰਿਕੁਟੀ ਜਾਂਦਾ ਹੀ ਨਹੀਂ ਤ੍ਰਿਕੁਟੀ ਜਾਉ ਮਾਇਆ ਜੜੂ ਤ੍ਰਿਕੁਟੀ ਦੇ ਵਿੱਚ ਜਾਣਾ ਨਰਕ 'ਚ ਜਾਣਾ ਜਿਹੜੇ ਬੰਦੇ ਤਿਰਕੁਟੀ ਨੂੰ ਦਿਮਾਗ ਨੂੰ ਸਮਝਦੇ ਨੇ ਨਾ ਦਸਮ ਦਵਾਰੋਂ ਨਰਕੀ ਜੀਵ ਨੇ ਸਾਰੇ ਉਹ ਤਾਂ ਨਰਕੀ ਨੇ ਇੱਥੇ ਹੀ ਹੋਸ਼ ਆਉਂਦੀ ਆਦਮੀ ਨੂੰ ਜਿੰਨਾ ਜਨ ਸੁੱਤਾ ਹੋਇਆ ਹੋਸ਼ ਉਹਨੂੰ ਬਾੜੀ ਮੋਟੀ ਜਿਹੜੀ ਉਹਦੀ ਅਵਸਥਾ ਨਾ ਸੁਪਨੇ ਦੀ ਅਰਧ ਚੇਤਨ ਅਵਸਥਾ ਸੁਪਨੇ ਦੀ ਹੁੰਦੀ ਹੈ ਸੁਪਨਾ ਵਰਗਾ ਉਹਨਾਂ ਦੀ ਪੋਜੀਸ਼ਨ ਦਿਮਾਗ ਵਿੱਚ ਜਾ ਕੇ ਬਣਦੀ ਹੈ ਦਿਮਾਗ ਤੋਂ ਬਿਨਾ ਉਹ ਪੱਥਰ ਹੁੰਦੇ ਨੇ ਅਚੇਤ ਅਵਸਥਾ 'ਚ ਜੜ ਅਵਸਥਾ 'ਚ ਅਚੇਤ ਅਵਸਥਾ ਨੂੰ ਜੜ ਕਹਿੰਦੇ ਨੇ ਚੇਤਰ ਚੇਤ ਅਚੇਤ ਮਹਾ ਜੜ ਜੜ ਕਿਆ ਹੈ ਗਿਆਨਹੀਨ ਪੱਥਰ ਵਰਗਾ ਇਹ ਜੜ ਹੈ ਫਿਰ ਅਵਸਥਾ ਜਿਹੜਾ ਜਾਗਦਾ ਉਹ ਚੇਤਨ ਹੈ ਜਿਹੜਾ ਅਚੇਤ ਹੈ ਉਹ ਜੜ ਉਹਨੂੰ ਕੋਈ ਪਤਾ ਨਹੀਂ ਬੇਹੋਸ਼ ਆਦਮੀ ਨੂੰ ਕੋਈ ਪਤਾ ਨਹੀਂ ਕੀ ਹੋ ਰਿਹਾ ਅਚੇਤ ਹੈ ਉਹ ਬੇਹੋਸ਼ੀ ਦੀ ਹਾਲਤ ਵਿੱਚ ਥੋੜਾ ਜਿਹਾ ਜੇ ਹੋਸ਼ ਆਉਂਦਾ ਦਿਮਾਗ 'ਚ ਜਾ ਕੇ ਆਉਂਦੇ ਸਨ ਸੰਸਾਰ ਨਾਲ ਜੁੜਦੇ ਪਤਾ ਲੱਗਦਾ ਉਹ ਐਸੇ ਨੂੰ ਦਸੂਦਾਰ ਮੰਨੀ ਜਾਂਦੇ ਨੇ ਨਰਕੀ ਜੀਵ ਨੇ ਨਾ ਜਦੋਂ ਜਾਗਦਾ ਫਿਰ ਤਾਂ ਤਿਰਕੁਟੀ ਚ ਜਾਂਦਾ ਹੀ ਨਹੀਂ ਨਾ ਲਈਆ ਨਰਕ ਨਾ ਜਾਈਆ ਤਿਰਕੁਟੀ ਦਾ ਨਰਕ ਇਹ ਤਾਂ ਮਾਇਆ ਨਾਲ ਜੋੜਦੀ ਹੈ ਗਰਭ ਦੇ ਵਿੱਚ ਇਹ ਨਰਕ ਚ ਨਹੀਂ ਹੁੰਦਾ ਲਿਵ ਲੱਗੀ ਹੁੰਦੀ ਹੈ ਲਿਵ ਲੱਗੀ ਹੁੰਦੀ ਹੈ ਨਾ ਤਪ ਕਰਦਾ ਲਿਵ ਕਦ ਛੁੱਟ ਗਈ ਸੀ ਜਾਂ ਜਨਮ ਹੋਇਆ ਜਾਂ ਜਨਮ ਹੋਇਆ ਫਿਰ ਕਿੱਥੇ ਗਿਆ ਸੀ ਜੁੜਿਆ ਸੀ ਸਰੀਰ ਨਾਲ ਦਿਮਾਗ ਨਾਲ ਲਿਵ ਛੁਟਕੀ ਲੱਗੀ ਕ੍ਰਿਸ਼ਨ ਮਾਇਆ ਅਮਰ ਬਤਾਇਆ ਸਰੀਰ ਦੇ ਸਰੀਰ ਦਾ ਜਿਹੜਾ ਅਮਰ ਸੀ ਸਰੀਰ ਦਾ ਹੁਕਮ ਚੱਲ ਗਿਆ ਭੁੱਖ ਪਿਆਸ ਦਾ ਅਸਰ ਹੋ ਗਿਆ ਸਰੀਰ ਦੀ ਮਾਇਆ ਦਾ ਜਿਹੜਾ ਸੀ ਅਸਰ ਹੋਇਆ ਸੀ ਜਨਮ ਦੇ ਬਾਅਦ ਇਹਨੂੰ ਪਹਿਲਾਂ ਇਹਨੂੰ ਸਰੀਰ ਦੀ ਮਾਇਆ ਦਾ ਦੁੱਖ ਵੀ ਨਹੀਂ ਸੀ ਗਰਭ ਚ ਕੋਈ ਤਕਲੀਫ ਨਹੀਂ ਸੀ ਗਰਭ ਚ ਜਦ ਸਰੀਰ ਦਾ ਖਿਆਲ ਹੀ ਨਹੀਂ ਹੈ ਜੇ ਦਿਮਾਗ ਨਾਲ ਬੇਹੋਸ਼ ਆਦਮੀ ਨੂੰ ਕਿੰਨਾ ਕੱਟ ਵੱਢ ਲਓ ਉਹਨੂੰ ਕੋਈ ਪਤਾ ਨਹੀਂ ਮੇਰੇ ਸਰੀਰ ਨੂੰ ਕੀ ਹੋ ਰਿਹਾ ਡਾਕਟਰ ਬੇਹੋਸ਼ ਬੇਹੋਸ਼ ਕਰਕੇ ਨਹੀਂ ਵੱਢਦੇ ਉੱਥੇ ਐ ਜੀ ਬੇਹੋਸ਼ੀ ਦੀ ਹਾਲਤ ਵਿੱਚ ਹੈ ਗਰਭ ਦੇ ਵਿੱਚ ਕੋਈ ਪਤਾ ਨਹੀਂ ਇਹਨੂੰ ਕੀ ਹੋ ਰਿਹਾ ਉਹ ਡਾਕਟਰ ਉਸ ਹਾਲਤ ਵਿੱਚ ਕਰ ਦਿੰਦੇ ਨੇ ਜੋ ਮਰਜ਼ੀ ਕੱਟੀ ਵੱਢੀ ਜਾਓ ਕੁਝ ਪਤਾ ਹੀ ਨਹੀਂ ਇਹਨੂੰ ਮੈਨੂੰ ਕੀ ਹੋ ਰਿਹਾ ਤੇ ਜੇ ਚੇਤਨ ਆ ਗਿਆ ਦਿਮਾਗ 'ਚ ਆ ਗਿਆ ਹੈ ਫਿਰ ਇਹਨੂੰ ਪਤਾ ਇਹਦਾ ਮਤਲਬ ਉੱਥੇ ਮਾਇਆ ਦਾ ਅਹਿਸਾਸ ਹੈ ਹੋਰ ਕੁਝ ਨਹੀਂ ਹੈ ਨਰਕ ਹੈ ਵਿਦਵਾਨ ਨਹੀਂ ਇਹ ਗੱਲ ਸਮਝ ਸਕਦੇ ਵਿਦਵਾਨਾਂ ਦੀ ਨਹੀਂ ਰਹਿ ਜਾਣੀ ਹੈਗੀ ਬੁੱਧੀ ਦੀ ਉਹਨਾਂ ਦੀ ਬੁੱਧੀ ਦੀ ਰਹਿ ਸੰਸਾਰ ਤੱਕੇ ਹੈ ਇਦੋਂ ਸੰਸਾਰ ਤੋਂ ਗਾਹਾਂ ਦੀ ਰਹਿ ਜਾਣੀ ਹੈ ਇਹ ਸੰਸਾਰ ਤੋਂ ਗਾਹਾਂ ਦੀ ਗੱਲ ਹੈ ਸੰਸਾਰ ਜੁੜਿਆ ਹੈ ਦਿਮਾਗ ਨਾਲ ਦਿਮਾਗ ਤੋਂ ਬਾਹਰ ਸੰਸਾਰ ਹੈ ਨਹੀਂ ਇਹ ਆਦਮੀ ਦੀ ਬੁੱਧੀ ਤੋਂ ਬੁੱਧੀ ਕਿੱਥੇ ਬੁੱਧੀ ਦਿਮਾਗ 'ਚ ਰਹਿ ਕੇ ਕੰਮ ਕਰਦੀ ਹੈ ਜਿਹੜੀ ਬੁੱਧੀ ਤੋਂ ਵੀ ਗਾਹਾਂ ਦੀ ਗੱਲ ਹੈ ਉਹ ਦਿਮਾਗ ਤੋਂ ਗਾਹਾਂ ਹੋਊ ਫਿਰ ਹੋ ਇਹ ਦਿਮਾਗ ਤੋਂ ਗਾਹਾਂ ਦੀ ਅਵਸਥਾ ਹੈ ਇਸ ਗੱਲ ਤੇ ਵਿਦਵਾਨ ਇਸ ਗੱਲ ਤੇ ਵਿਸ਼ਵਾਸ ਨਹੀਂ ਕਰਦੇ ਉਹਨਾਂ ਨੂੰ ਦਿਮਾਗ ਤੇ ਉਹ ਕਹਿੰਦੇ ਦਿਮਾਗ ਤੇ ਗਾਹਾਂ ਦੁਨੀਆ ਹੈ ਉਹ ਨਹੀਂ ਬਸ ਉਹਨਾਂ ਨੇ ਇੱਥੇ ਤੱਕ ਉਹਨਾਂ ਦੀ ਰੇਜ ਇੱਥੇ ਤੱਕ ਹੈ ਗਾਂ ਜਾ ਕੇ ਉਹਨਾਂ ਦੀ ਬੁੱਧ ਬੰਦ ਹੈ ਉਹ ਤਾਂ ਖਿੜਕੀ ਖੁੱਲੂ ਫਿਰ ਪਤਾ ਲੱਗੂ ਇਸ ਕੇ ਉੱਪਰ ਖਿੜਕੀ ਔਰ ਖਿੜਕੀ ਉੱਪਰ ਦਸਵਾਂ ਦਵਾਰ ਕੋ ਕਬੀਰ ਤਾਕਾ ਅੰਤਨਾ ਔਰ ਉਹਦੇ ਜਿਹਦੀ ਖਿੜਕੀ ਖੁੱਲੂ ਉਹਨੂੰ ਪਤਾ ਲੱਗਣਾ ਖਿੜਕੀ ਦਾ ਬੰਦ ਉਹਨਾਂ ਦੀ ਹਾਂਜੀ ਜਿਉ ਪਿੰਡ ਸਭ ਤਿਸ ਦਾ ਦੇਖ ਹਾਜੈ ਆਖ ਗਵਾਈਏ ਦੇਖੋ ਇੱਕ ਤੂੰ ਹੈ ਇੱਕ ਤਿਸ ਹੈ ਨਾ ਤੇਰਾ ਨੰਕਾਰ ਹੈ ਜੀਓ ਪਿੰਡ ਸਭ ਤਿਸ ਦਾ ਦੋਏ ਗੱਲਾਂ ਪਰਮੇਸ਼ਰ ਵਾਸਤੇ ਨਹੀਂ ਹੋਣੇ ਤੇਰਾ ਕਿਸੇ ਹੋਰ ਨੂੰ ਕਿਹਾ ਤਿਸ ਦਾ ਕਿਸੇ ਹੋਰ ਨੂੰ ਕਿਹਾ ਨਾਲ ਦੋ ਆਦਮੀ ਨੇ ਅੱਡ ਅੱਡ ਜਿਹਨਾਂ ਗੱਲ ਹੋ ਰਹੀ ਹੈ ਜੇ ਕੋਈ ਕਹੇ ਕਿ ਪਰਮੇਸ਼ਰ ਨੂੰ ਕਿਹਾ ਨਾ ਤੇਰਾ ਨਿਰੰਕਾਰ ਹੈ ਫਿਰ ਉਹਨੂੰ ਜੀਵ ਪਿੰਡ ਸਭ ਤਿਸ ਦਾ ਕਿਉਂ ਕਿਹਾ ਉਹਨੂੰ ਵਿਦਵਾਨ ਨਹੀਂ ਹੈ ਇੰਨੀ ਬੁੱਧੀ ਰੱਖਦੇ ਉਹਨਾਂ ਨੂੰ ਨਹੀਂ ਪਤਾ ਇਸ ਗੱਲ ਦਾ ਇਹ ਦੋਏ ਅਰਥ ਪਰਮੇਸ਼ਰ ਵਾਸਤੇ ਕਰਦੇ ਉਹਨਾਂ ਦੇ ਕਰਦੇ ਨਾ ਕਰਦੇ ਕਿਉਂ ਕਰਦੇ ਖਿੜਕੀ ਬੰਦ ਹੈ ਨਾ ਉਹ ਵਿੰਡੋ ਖੁੱਲੀ ਨਹੀਂ ਹੈ ਉਹਨਾਂ ਦੀ ਕੰਪਿਊਟਰ ਦੀ ਮੇਰੇ ਵਿੰਡੋ ਤੇ ਚਲਾਈ ਜਾਂਦੇ ਨੇ ਜੀਉ ਪਿੰਡ ਸਭ ਤਿਸਦਾ ਕਿਹਨੂੰ ਕਿਹਾ ਜਿਹਨੂੰ ਪਹਿਲਾਂ ਤੇਰ ਤੂੰ ਕਿਹਾ ਨਾ ਤੇਰਾ ਨੰਕਾਰ ਉਸ ਆਦਮੀ ਨੂੰ ਦੁਬਾਰਾ ਕਿਹਾ ਇਹ ਜੀਉ ਪਿੰਡ ਤੇਰਾ ਨਹੀਂ ਹੈ ਨਾ ਮੇਰਾ ਹੈ ਤਿਸਦਾ ਨਾ ਜੀਉ ਪਿੰਡ ਤੇਰਾ ਨਾ ਮੇਰਾ ਇਹ ਕਿਸੇ ਹੋਰ ਦਾ ਹੈ ਉਹਨੂੰ ਇਹ ਕਿਹਾ ਤੇ ਹੁਣ ਬੰਦੇ ਤਿੰਨ ਹੋ ਗਏ ਇੱਥੇ ਇੱਕਦਮ ਬੋਲਣ ਵਾਲਾ ਹੋ ਗਿਆ ਇੱਕ ਜਿਹਨੂੰ ਦੱਸ ਰਿਹਾ ਜਿਹਦੇ ਨਾਲ ਗੱਲ ਹੋ ਰਹੀ ਉਹ ਹੋ ਗਿਆ ਇੱਕ ਥਰਡ ਪਰਸਨ ਹੋ ਗਿਆ ਜਿਹੜਾ ਤਿਸ ਜਿਹਦੇ ਵਾਸਤੇ ਤਿਸ ਹੈ ਤੇ ਬੰਦੇ ਤਾਂ ਤਿੰਨ ਹੋ ਗਏ ਇੱਥੇ ਇੱਕ ਪਰਮੇਸ਼ਰ ਹੋ ਗਿਆ ਇੱਕ ਮਨ ਚਿੱਤ ਇਕੱਠਾ ਜਿਹੜਾ ਪੂਰਨ ਬ੍ਰਹਮ ਹੋ ਗਿਆ ਜਿਹਨੂੰ ਪੂਰਨ ਬ੍ਰਹਮ ਕਹਾਂਗੇ ਹੁਣ ਅਸੀਂ ਇੱਕ ਪੂਰਨ ਬ੍ਰਹਮ ਹੋ ਗਿਆ ਇੱਕ ਉਹਦੀ ਬੁੱਧੀ ਹੋ ਗਈ ਸਮਝਿਆ ਨਹੀਂ ਬੁੱਧ ਕਹਿ ਰਹੀ ਹੈ ਮਨ ਚਿੱਤ ਦੀ ਏਕਤਾ ਜਿਹੜਾ ਇੱਕ ਹੋਇਆ ਹੈ ਇੱਕ ਹੋਇਆ ਉਹਨੂੰ ਕਿਹਾ ਇਹ ਜੀਓ ਪਿੰਡ ਜਿਹੜਾ ਜੀਓ ਸੀ ਨਾ ਤੇਰੇ ਜਾ ਮਿਲਿਆ ਇਹ ਜਿੰਨਾ ਵੀ ਜੀਓ ਹੋਰ ਬਾਹਰ ਹੈ ਸਾਰਾ ਇਹ ਪਿੰਡ ਹੈ ਇਹ ਪਰਮੇਸ਼ਰ ਦੀ ਸ਼ਕਤੀ ਸੀ ਅਸਲ ਜਿਉ ਜੀਓ ਕੁਝ ਨਹੀਂ ਸੀ ਜੀਓ ਕਾਨੂੰ ਸੀ ਕੁਝ ਹੈ ਇਹ ਉਹਦੀ ਸ਼ਕਤੀ ਕਰਕੇ ਤੇਰਾ ਜਿਹੜਾ ਸੀ ਤੈਨੂੰ ਮਿਲੀ ਹੁੰਦੀ ਸ਼ਕਤੀ ਇਹ ਉਹਦੀ ਉਹ ਸ਼ਕਤੀ ਹੈ ਅਸਲ 'ਚ ਆਪਣਾ ਮਨ ਅਸੀਂ ਆਪਣਾ ਮਨ ਦੀ ਇੱਛਾ ਅਨੁਸਾਰ ਅਸੀਂ ਕਿਸੇ ਸਰੀਰ ਨੂੰ ਚਲਾ ਸਕੀਏ ਇਹ ਸ਼ਕਤੀ ਸਾਡੇ 'ਚ ਨਹੀਂ ਹੈ ਅਸੀਂ ਇੱਥੇ ਬੈਠੇ ਹੋਈਏ ਕੋਈ ਉੱਥੇ ਪਈ ਹੋਵੇ ਘਟਪੁਤਲੀ ਉਹ ਸਾਡੇ ਇੱਥੋਂ ਬੈਠੇ ਸ਼ਕਤੀ ਨਾਲ ਉੱਠ ਕੇ ਤੁਰਨ ਲੱਗ ਜੂ ਕਰ ਸਕਦੇ ਆਂ ਨਹੀਂ ਕਰ ਸਕਦੇ ਬਸ ਉਹ ਵਿੱਚ ਬੈਠਾ ਹੈ ਸਰੀਰ ਤੋਂ ਤੁਰੀ ਬੈਠ ਫਿਰਦੀ ਹੈ ਉਹਦੀ ਇੱਛਾ ਅਨੁਸਾਰ ਉਹਦੇ ਮਨ ਦੀ ਇੱਛਾ ਅਨੁਸਾਰ ਇਹ ਉਹਦੇ ਕੋਈ ਸ਼ਕਤੀ ਐਕਸਟਰਾ ਮਿਲੀ ਹੋਈ ਹੈ ਇਹ ਹੁਕਮ ਹੈ ਹੀ ਭਗਤੀ ਤੋਂ ਪ੍ਰਾਪਤ ਹੋਈ ਹੈ ਉਹ ਨਾ ਜਰੇ ਸ਼ਕਤੀ ਹੈ ਉਹਦੇ ਕੋਲ ਜਿੰਨਾ ਜਰ ਉਹਦੀ ਜ਼ਿੰਦਗੀ ਹੈ ਸਾਹ ਨੇ ਜਿੰਨੇ ਕੱਢਦੇ ਉਹਦੇ ਬਾਅਦ ਨਹੀਂ ਸ਼ਕਤੀ ਖਿੱਚ ਤੇਜ ਜਬ ਬੜਾ ਤੇਜ ਦਿੱਤਾ ਤਾਂ ਖਿੱਚ ਲਿਆ ਉਹ ਜਿਹੜੀ ਸ਼ਕਤੀ ਦਿੱਤੀ ਦੀ ਵਾਪਸ ਲੈ ਲਈ ਖਿੰਚ ਤੇਜ ਜਬ ਤੇਜ ਦਿੱਤਾ ਹੈ ਜੀ ਨਾ ਲਾਈਟਾਂ ਜਗਦੀਆਂ ਨੇ ਕੀ ਆਵੇ ਜਗਦੀ ਹੈ ਲਾਈਟ ਸਵਿਚ ਆਫ ਕਰਦੇ ਦੇਖਾਂ ਭਲਾ ਜਗੂਗੀ ਫਿਰ ਇਹ ਤਾਂ ਤੋਂ ਪਿੱਛੋਂ ਤਾਕਤ ਮਿਲੀ ਹੋਈ ਹੈ ਤਾਂ ਜਗਦੀਆਂ ਨੇ ਇਹ ਲਾਈਟ ਦੇ ਰਹੀਆਂ ਨੇ ਲਾਈਟਾਂ ਨਹੀਂ ਆਣਾ ਹੈ ਲਾਈਟਾਂ ਕਹਿ ਰਹੇ ਹਾਂ ਜੀ ਲਾਈਟ ਦਾ ਜਿਹੜੀ ਵਿੱਚ ਕੰਮ ਕਰਦੀ ਉਹ ਹੈ ਇਹਨਾਂ ਨੂੰ ਲਾਈਟਾਂ ਐਵੇਂ ਕਹਿ ਰਹੇ ਹਨ ਇਦਾਂ ਦੇ ਰਜਵਈਆਂ ਆਪ ਵੀ ਨਹੀਂ ਦੀਂਦੀਆਂ ਜੇ ਜਗਣ ਲਾਈਟਾਂ ਕਿੱਥੇ ਨੇ ਲਾਈਟਾਂ ਤਾਂ ਹੁੰਦੀ ਹੈ ਜਿਹਦੇ ਵਿੱਚ ਰੋਸ਼ਨੀ ਪੈਦਾ ਹੋਵੇ ਇਹਦੇ ਵਿੱਚ ਰੋਸ਼ਨੀ ਕਿੱਥੇ ਪੈਦਾ ਹੁੰਦੀ ਹੈ ਇਹ ਜਾ ਗਿਆ ਸਾਡਾ ਸਿਲਸਿਲਾ ਕੁਝ ਦਾ ਕੁਝ ਨੌ ਰੱਖ ਲੈਂਦੇ ਆ ਅਸੀਂ ਕੁਝ ਦਾ ਕੁਝ ਨੌ ਰੱਖ ਲੈਂਦੇ ਆ ਇਹ ਜਿਹੜੀ ਜੋਤ ਹੈ ਮਨ ਦੇ ਵਿੱਚ ਇਹ ਤੈਨੂੰ ਸ਼ਕਤੀ ਪਾਈ ਹੋਈ ਹੈ ਇਹਨੂੰ ਵਰਦਾਨ ਦਿੱਤਾ ਹੋਇਆ ਨਾ ਕਰ ਵੀ ਤੂੰ ਆਪਣੀ ਸ਼ਕਤੀ ਨੂੰ ਡਿਵਾਈਡ ਕਰਕੇ ਇਦਾਂ ਕਰ ਸਕਦਾ ਬਸ ਚੱਲ ਵੀ ਤੂੰ ਕਰ ਲੈ ਇੱਕ ਸਰੀਰ ਜਿਹਾ ਤੈਨੂੰ ਦੇ ਦਿੰਦੇ ਆ ਤੈਨੂੰ ਕੰਨ ਵੀ ਦੇ ਦਿੰਦੇ ਆ ਤੂੰ ਗਿਆਨ ਆਪਣਾ ਵਧਾ ਲੈ ਤੂੰ ਆਪਣਾ ਗਿਆਨ ਜਿਹੜਾ ਹੈਗਾ ਨਾ ਜਿਹੜਾ ਤੇਰਾ ਭਰਮ ਦੂਰ ਕਰ ਲੈ ਆਪੇ ਆਪੇ ਪੈਰ ਕੋੜਾ ਮਾਰਿਆ ਸੀ ਆਪੇ ਹੁਣ ਪਰ ਨੂੰ ਦੂਰ ਗੱਲ ਤੈਨੂੰ ਭਰਮ ਹੋ ਗਿਆ ਸੀ ਨਾ ਆਪਣੀ ਅਕਲ ਦਾ ਹੁਣ ਦੂਰ ਗੱਲ ਗੱਲ ਤਾਂ ਇੰਨੀ ਹੋਈ ਐ ਸਿਰਫ ਨੇ ਭਰਮ ਦੂਰ ਦੇ ਆਪਣਾ ਉਹਦੇ ਵਾਸਤੇ ਨੂੰ ਕੰਨ ਚਾਹੀਦੇ ਨੇ ਉਹਦੇ ਵਾਸਤੇ ਰੋਖਾ ਚਾਹੀਦੀ ਨੇ ਸੁਣਨ ਪੜਨ ਵਾਲੀ ਗੱਲ ਚਾਹੀਦੀ ਹੈ ਨਾ ਸੁਣਨ ਨੂੰ ਚਾਹੀਦਾ ਕੁਝ ਉਹ ਦੇਖਣ ਨੂੰ ਚਾਹੀਦਾ ਪੜਨ ਨੂੰ ਚਾਹੀਦਾ ਉਹ ਨਾ ਜਰ ਕਰਦਾ ਜਨਾ ਜਦੋਂ ਕੋ ਟਾਈਮ ਪਰ ਕਰਦਾ ਕੁਝ ਹੋ ਰਹੀ ਹੈ ਉਹ ਕੰਮ ਨਹੀਂ ਕਰਦਾ ਜਿਹੜੇ ਕੰਮ ਵਾਸਤੇ ਅੱਖਾਂ ਬਲੀਆਂ ਨੇ ਇਹ ਸਰੀਰ ਮਿਲਿਆ ਹੋਰੇ ਕੁਝ ਕੰਮ ਲੱਗੇ ਹੋਏ ਨੇ ਉਹ ਇਹਨੂੰ ਚੇਤਾ ਹੀ ਕਰਾਇਆ ਫਿਰ ਆਹ ਸੰਸਾਰ ਨੂੰ ਚੇਤਨ ਕੀਤਾ ਚੇਤਾ ਹੀ ਕਰਾਇਆ ਕਿ ਤੁਸੀਂ ਉਲਟੇ ਕੰਮ ਨਾ ਲੱਗੋ ਟਾਈਮ ਜਾ ਰਿਹਾ ਹੈ ਜਿਹੜਾ ਕੰਮ ਕਰਨਾ ਹੈ ਉਹ ਕਰੋ ਆਇਓ ਸੁਣਨ ਪੜਨ ਕੋ ਜਿਉ ਪਿੰਡ ਸਭ ਤਿਸ ਦਾ ਦੇਖ ਆਖ ਗਵਈ ਹੈ ਇਹ ਜਿਹੜਾ ਪਿੰਡ ਦਿੱਤਾ ਸ਼ਰੀਰ ਤੇਰਾ ਤਾਂ ਹੈ ਨਹੀਂ ਤੈਨੂੰ ਤਾਂ ਦਿੱਤਾ ਹੋਇਆ ਤੂੰ ਕਹਿੰਦਾ ਮੇਰਾ ਹੈ ਛੱਡਣਾ ਨਹੀਂ ਚਾਹੁੰਦਾ ਇਹ ਸਰਕਾਰੀ ਕੋਰਟ ਰਹਿ ਤੈਨੂੰ ਦਿੱਤਾ ਹੋਇਆ ਸਰਕਾਰ ਦੇ ਕੋਰਟ ਨੂੰ ਦਿੱਤੇ ਹੁੰਦੇ ਰਹਿਣ ਵਾਸਤੇ ਦਿੱਤਾ ਜਿੰਨਾ ਜਦ ਕੁਆਂਟ ਤੇਰੇ ਕੋਲ ਉਹਨਾਂ ਜਦ ਤੂੰ ਕੁਝ ਤਰੱਕੀ ਕਰ ਸਕਦਾ ਆਪਣਾ ਲਾਭ ਕਰ ਸਕਦਾ ਦੇ ਖਾਜਾ ਇਹ ਸਰੀਰ ਨੇ ਖਾਣਾ ਨਾ ਕੁਝ ਤੈਨੂੰ ਕੀ ਆ ਜੀ ਕਲੀ ਮਾਲਕ ਨੇ ਕਰਨੀ ਕਰ ਦਵੇ ਇਹਨੂੰ ਤੈ ਕੀ ਲੈਣਾ ਪਲਾਸਟਰ ਕਰ ਰਿਹਾ ਦੁਬਾਰਾ ਉਹ ਫਰਸ਼ ਤੇ ਤੂੰ ਕਹਿੰਦਾ ਇਹ ਜਾਂ ਨਹੀਂ ਇਹ ਜਾਂ ਚਾਹੀਦਾ ਮਕਾਨ ਉਹਦਾ ਮਾਲਕ ਉਹ ਮਜ਼ਦੂਰ ਉਹਦੇ ਪ੍ਰਸਤਰ ਉਹਦਾ ਸੀਮਿੰਟ ਉਹਦਾ ਤੈਨ ਦਾ ਕੀ ਲੈਣਾ ਜਿਹੜਾ ਕਰਦਾ ਕਰੀ ਜਾਣਦਾ ਜਿਹੜਾ ਦੰਦਾ ਖਾਣ ਨੂੰ ਖਾਏ ਖਾਈ ਚੱਲ ਸਰੀਰ ਹੈ ਜਾਂ ਤੇਰਾ ਨਹੀਂ ਤੂੰ ਕਦੇ ਕਹਿਣਾ ਆ ਨਹੀਂ ਚਾਹੀਦਾ ਚਾਹੀਦਾ ਖਾਣ ਨੂੰ ਤੇ ਤੇਰਾ ਹੈ ਹੀ ਨਹੀਂ ਬਸ ਇੱਥੇ ਹੀ ਫਰਕ ਹੈ ਤੇਰਾ ਇੱਕ ਤੇਰਾ ਨਹੀਂ ਮੇਰਾ ਇੱਕ ਮੇਰਾ ਨਹੀਂ ਹੈ ਸਾਰੇ ਮੰਨਦੇ ਨੇ ਮੇਰਾ ਨਹੀਂ ਹੈ ਪਰ ਮੰਨਦੇ ਨਹੀਂ ਕਹਿੰਦੇ ਨੇ ਕਹਿੰਦੇ ਨੇ ਮਨ ਵਿੱਚ ਹੋਰ ਹੈ ਮੁਖ 'ਚ ਹੋਰ ਹੈ ਮੂੰਹ 'ਚ ਕਹਿੰਦੇ ਨੇ ਮਨ ਵਿੱਚ ਹੈ ਮੰਨਦੇ ਨਹੀਂ ਜੇ ਮਨ ਵਿੱਚ ਹੈ ਤਾਂ ਮੰਨਦੇ ਨੇ ਜੇ ਮਨ ਵਿੱਚ ਨਹੀਂ ਤਾਂ ਮੰਨਦੇ ਨਹੀਂ ਜਿਨ ਮਨ ਹੋਰ ਮੁਖ ਹੋਰ ਸੇ ਕਾਢੇ ਇਸ ਕਰਕੇ ਸਾਰੀ ਦੁਨੀਆ ਦੀ ਬਾਣੀ ਕੱਚੀ ਹੈ ਕੱਚੀਆਂ ਗੱਲਾਂ ਨੇ ਜੋ ਗੱਲ ਕਹਿੰਦੇ ਵੀ ਨੇ ਨਾ ਗੁਰੂ ਤੋਂ ਕਹਿ ਵੀ ਦਿੰਦੇ ਨੇ ਮੰਨ ਕੇ ਉਹਨੂੰ ਵੀ ਅਸਲ ਚੰਦਰੋਂ ਨਹੀਂ ਮੰਨਦੇ ਬਾਹਰੋਂ ਬਾਹਰੋਂ ਮੰਨਦੇ ਨੇ ਬਾਹਰੋਂ ਬਾਹਰੋਂ ਮੰਨ ਕੇ ਕਬੂਲ ਕੇ ਕਹਿ ਵੀ ਦਿੰਦੇ ਨੇ ਕਿ ਹਾਂ ਬਈ ਆਪਣਾ ਨਹੀਂ ਹੈ ਪਰ ਅੰਦਰੋਂ ਆਪਣਾ ਹੀ ਮੰਨਦੇ ਨੇ ਉਹ ਵਿਟਿਆ ਨਹੀਂ ਅੰਦਰ ਪੱਥਰ ਦਾ ਲਿਖਿਆ ਨਹੀਂ ਵਿਟਿਆ ਜਿਹੜਾ ਮਨ ਪੱਥਰ ਹੈ ਨਾ ਜੋ ਉਹਤੇ ਲਿਖਿਆ ਹੈ ਉਹ ਲਿਖਤ ਨਹੀਂ ਵਿਟੀ ਹੈ ਉਹ ਪੱਥਰ ਵਾਲੀ ਲਿਖਤ ਕਵੇ ਵਿਟੇ ਮਨ ਪੱਥਰ ਤੇ ਜੋ ਲਿਖਿਆ ਹੋਇਆ ਨਾ ਪੱਥਰ ਲਾਉਂਦੇ ਲਿਖ ਕੇ ਛੇਤੀ ਨਾ ਮਿਟੇ ਪੱਥਰ ਤੇ ਲਿਖਿਆ ਕੁਝ ਮੇਰੀ ਮੇਰਾ ਪੱਥਰ ਤੇ ਲਿਖਿਆ ਬੜਾ ਔਖਾ ਮਿਲਦਾ ਜਦ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਲ ਸਵਾਰੇ ਹੋਏ ਵਜਲ ਮੇਰੀ ਮੇਰੀ ਮਿਟ ਜਾਂਦੀ ਹੈ ਨਹੀਂ ਤਾਂ ਮੇਰੀ ਮੇਰੀ ਕਰਤੇ ਜਨਮ ਮੇਰੀ ਮੇਰੀ ਕਰਤੇ ਜਨਮ ਸਾਰੇ ਜਨਮ ਦੇ ਗਿਆ ਕੀ ਮੇਰੀ ਮੇਰੀ ਛੱਡਣ ਨੂੰ ਕੋਈ ਤਿਆਰ ਹੈ ਜੇ ਨਹੀਂ ਤਿਆਰ ਤਾਂ ਸਿੱਖੀ ਹੈ ਸਿੱਖੀ ਸਟਾਰਟ ਹੋ ਮੇਰੀ ਛੱਡੀ ਤੋਂ ਬਾਅਦ ਮੇਰੀ ਨਹੀਂ ਤੇਰੀ ਜਿਉ ਪਿੰਡ ਸਭ ਤੇਰਾ ਤਿਸ ਦਾ ਜਿਉ ਪਿੰਡ ਸਭ ਤੇਰਾ ਮੇਰਾ ਨਹੀਂ ਤੇਰਾ ਦੇਖ ਖਾਜਾ ਜਿਹੜਾ ਕੋ ਦੰਦਾ ਖਾ ਲਿਆ ਕਰ ਉਹ ਕੋਈ ਗਲਤ ਜੀ ਨਹੀਂ ਦੰਦਾ ਤੈਨੂੰ ਖਾਣ ਨੂੰ ਤੂੰ ਆਪਣੀ ਮਰਜ਼ੀ ਨਾਲ ਖਾ ਕੇ ਬਿਮਾਰੀਆਂ ਲਾਉਣਾ ਇਹਨੂੰ ਜਿਹੜਾ ਉਹ ਦਿੰਦਾ ਖਾਣ ਨੂੰ ਉਹਦੇ ਨਾਲ ਕਦੇ ਵੀ ਤੂੰ ਬਿਮਾਰ ਨਹੀਂ ਹੋ ਸਕਦਾ ਕਦੇ ਤੈਨੂੰ ਕੁਝ ਨਹੀਂ ਹੁੰਦਾ ਗਰੀਬ ਜਿੰਨਾ ਕੋਈ ਖਾਂਦੇ ਨੇ ਸਭ ਤੰਦਰੁਸਤ ਨੇ ਜਿੰਨੇ ਫਰਮਾਇਸ਼ ਨਾਲ ਖਾਂਦੇ ਨੇ ਸਭ ਰੋਗੀ ਨੇ ਦੋ ਵੇਲੇ ਰੋਟੀ ਖਾਂਦੇ ਨੇ ਤਿੰਨ ਵੇਲੇ ਦਵਾ ਖਾਂਦੇ ਨੇ ਰੋਟੀ ਦੇ ਦੋ ਵੇਲੇ ਖਾਂਦੇ ਨੇ ਦਵਾਈ ਤਿੰਨ ਵੇਲੇ ਲੈਂਦੇ ਨੇ ਇੱਕ ਵੇਲੇ ਦਵਾ ਲੈਂਦੇ ਨੇ ਜੇ ਵਿਚਾਲੇ ਦੇ ਟੀਕਾ ਟੋਆ ਲਾਉਣਾ ਪੈ ਜਾ ਦਾ ਕੋਲ ਵੀ ਲੱਗਦਾ ਰਹਿੰਦਾ ਕਿਉਂ ਹੈ ਕਰ ਫਰਮਾਇਆ ਖਾਇਆ ਆਪਣੀ ਮਰਜ਼ੀ ਦਾ ਖਾਂਦਾ ਮਨ ਤਾਂ ਅੰਦੇ ਜਨਮ ਗਵਾਇਆ ਜੇ ਕਰ ਫਰਮਾਇਆ ਖਾਇਆ ਤਾਂ ਮਨ ਅੰਦੇ ਜਨਮ ਗਵਾਇਆ ਫਰਮਾਇਆ ਤਾਂ ਮੰਦੀ ਹੈ ਨਾ ਇਹ ਸੰਸਾਰ ਚੱਲਦਾ ਹੈ ਚੱਲਦਾ ਰਹਿੰਦਾ ਸੰਸਾਰ ਨਾਲ ਚੱਲਦਾ ਚੱਲਦਾ ਰਹਿੰਦਾ ਹੈ ਔਰ ਰਾਜ ਪ੍ਰਬੰਧੇ ਚਾਹੁੰਦਾ ਇਹੀ ਚੱਲਦਾ ਰਹੇ ਰਾਜ ਪ੍ਰਬੰਧੇ ਇਹੀ ਚਾਹੁੰਦਾ ਚੱਲਦਾ ਰਹੇ ਰਾਜ ਪ੍ਰਬੰਧ ਹਮੇਸ਼ਾ ਸੱਚ ਤੋਂ ਪਰੇ ਰੱਖਦਾ ਲੋਕਾਂ ਨੂੰ ਅਗਿਆਨਤਾ 'ਚ ਰੱਖਦਾ ਪਰ ਜਦ ਰਾਜ ਪ੍ਰਬੰਧ ਆਪ ਦੁਖੀ ਹੁੰਦਾ ਨਾ ਫੇਰ ਕਦੇ ਕਦੇ ਸੱਚ ਦੀ ਵੀ ਗੱਲ ਕਰਦਾ ਹੈ ਸੱਚ ਇਨਸਾਫ ਦੀ ਵੀ ਗੱਲ ਕਰਦਾ ਕਦੇ ਕਦੇ ਜਦ ਉਹਦੇ ਨੱਕੇ ਦਮ ਆ ਜਾਂਦਾ ਨਾ ਲੋਕ ਕਰ ਦਿੰਦੇ ਨੇ ਫਿਰ ਉਹ ਸੱਚ ਦੀ ਗੱਲ ਕਰਨ ਲੱਗ ਜਾਂਦੇ ਨੇ ਪਰ ਜਦ ਸੱਚ ਮੂਹਰੇ ਆਉਂਦਾ ਫਿਰ ਭਜ ਲੈਂਦੇ ਨੇ ਦੋਈ ਪਾਸੇ ਮੌਤ ਹੈ ਨਾ ਝੂਠਾ ਰਾਜੇ ਦੀ ਮੌਤ ਸੱਚ ਤੋਂ ਹੈ ਝੂਠ ਦੀ ਮੌਤ ਸੱਚ ਤੋਂ ਉਹ ਰਾਜਾ ਝੂਠਾ ਹੈ ਜੇ ਕੱਲ ਨੂੰ ਲੋਕਾਂ ਨੇ ਰਾਜਾ ਨੂੰ ਮੰਨਿਆ ਵੀ ਮੌਤ ਹੈ ਜੇ ਉਹਨੂੰ ਰਾਜਾ ਨਹੀਂ ਮੰਨਦੇ ਤਾਂ ਵੀ ਮੌਤ ਹੈ ਜੇ ਉਹ ਨੂੰ ਖਤਰੇ ਬਹੁਤ ਨੇ ਨੀਂਦ ਨਹੀਂ ਆਉਂਦੀ ਰਾਤ ਨੂੰ ਦੁਬਦਾ ਹੈ ਦੁਬਦਾ ਇਸ ਦੁਬਦਾ ਜੇ ਸੰਸਾਰ ਚੱਲਦਾ ਰਹਿੰਦਾ ਦੁੱਖ ਕੌਣ ਪੈਦਾ ਕਰਦਾ ਸੰਸਾਰ ਆ ਪੈਦਾ ਕਰਦੇ ਅਸੀਂ ਜਾਨਵਰਾਂ ਨੂੰ ਇਹਨੇ ਦੁੱਖ ਨਹੀਂ ਜਿੰਨੇ ਆਦਮੀ ਨੂੰ ਜਾਨਵਰਾਂ ਨੂੰ ਇਹਨੀ ਚਿੰਤਾ ਨਹੀਂ ਜਿੰਨੀ ਆਦਮੀ ਨੂੰ ਕੋਈ ਚਿੰਤਾ ਨਹੀਂ ਹੈ ਜਾਨਵਰਾਂ ਨੂੰ ਆਖਰ ਸਭ ਕੁਝ ਕਿੱਥੋਂ ਹੈ ਡਿਵੈਲਪਮੈਂਟ ਆਦਮੀ ਦੀ ਬਾਤ ਹੋਈ ਹੈ ਦੁੱਖਾਂ ਵਾਲੇ ਪਾਸੇ ਨੂੰ ਹੋਈ ਹੈ ਪਰ ਸੁੱਖ ਵਾਲੇ ਪਾਸੇ ਨੂੰ ਨਹੀਂ ਹੋਈ ਹੈ ਜਿਹੜੇ ਦੇ ਸੁੱਖ ਨੇ ਉਹਨਾਂ ਨੇ ਵੀ ਦੁੱਖੇ ਪੈਦਾ ਕੀਤੇ ਹਨ ਜੇ ਵਿਚਾਰ ਨੂੰ ਤਾਂ ਇਹ ਗੱਲ ਸੱਚ ਹੈ ਜੇ ਨਾ ਵਿਚਾਰ ਨੂੰ ਵਿਦਵਾਨਾਂ ਵਾਲੀ ਗੱਲ ਸੋਚਣ ਜੇ ਤਾਂ ਅੱਖਾਂ ਦੇ ਵਿਸ਼ਵਾਸ ਕਰਨ ਫਿਰ ਤਾਂ ਗੱਲ ਹੋਰ ਹੈ ਜੇ ਵਿੱਚੋਂ ਅਸਲੀਅਤ ਲੱਭਣ ਫਿਰ ਕੁਝ ਹੋਰ ਹੈ ਇਹ ਠੀਕ ਹੈ ਮੂੰਹ ਮੂੰਹ ਦੇ ਵਿੱਚ ਚਿੰਨੀ ਮਿੱਠੀ ਹੈ ਹਲਕ ਤੋਂ ਥੱਲੇ ਦੀ ਸਾਰੇ ਸਾਰੇ ਕੁਝ ਹੋਰ ਹੋ ਜਾਂਦਾ ਹੈ ਜੋ ਸਾਨੂੰ ਅੱਖ ਨਾਲ ਦੀਦਾ ਜਾਂ ਵਿਚਾਰਦੇ ਹਾਂ ਬਿਲਕੁਲ ਉਲਟਾ ਗੱਲ ਹੈ ਸਾਰੀ ਇਸੇ ਕਰਕੇ ਕਿਹਾ ਜੋ ਆਦਮੀ ਮੰਗਦਾ ਹੈ ਪਰਮੇਸ਼ਰ ਤੇ ਆਪਣੀ ਮਰਜ਼ੀ ਨਾਲ ਗੁਰਬਾਣੀ ਨੂੰ ਛੱਡ ਕੇ ਜੇ ਕੁਝ ਮੰਗਦਾ ਹੈ ਤਾਂ ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੁੱਖ ਗੁਰਬਾਣੀ ਦਾ ਕਹਿੰਦੀ ਪਰਮੇਸ਼ਰ ਦਾ ਇਹ ਕਹਿੰਦਾ ਵੀ ਜੋ ਤੂੰ ਆਪਣੀ ਮਰਜ਼ੀ ਨਾਲ ਮੰਗ ਰਿਹਾ ਨਾ ਉਹ ਦੁੱਖਾਂ ਦੇ ਸਿਰ ਤੇ ਹੋ ਦੁੱਖ ਹੈ ਦੁੱਖ ਦਾ ਪਹਿਲਾਂ ਹੀ ਪੰਡ ਚੱਕੀ ਆ ਉਹਨੇ ਜਵਾਦਾ ਕਰ ਰਹੇ ਦੁੱਖਾਂ 'ਚ ਸਿਰ ਤੇ ਜੋ ਦੁੱਖਾਂ ਦੀ ਪੰਡ ਚੱਕੀ ਹੋਈ ਆ ਹੋਰ ਦੁੱਖ ਲੱਦ ਰਿਹਾ ਉਹਦੇ ਸਿਰ ਦੁੱਖਾਂ ਕੇ ਉਹ ਪੰਡ ਚ ਹੋਰ 2 ਕਿਲੋ ਦੁੱਖ ਪਾ ਰਿਹਾ ਪੰਡ ਭਾਰੀ ਹੋ ਰਹੀ ਆ ਦੁੱਖਾਂ ਦੀ ਕੁਰਬਾਨੀ ਇਹ ਕਹਿੰਦੀ ਹੈ ਪੜਦੇ ਰੋਜ਼ ਆ ਬੰਦੀ ਅਰਥ ਕੀ ਹੈ ਕੋਈ ਪਤਾ ਹੋਊਗਾ ਚਲੋ ਮਰਜੀ ਹੋਵੇ ਹੋ ਅਰਥ ਅਸੀਂ ਕੀ ਲੈਣਾ ਸਿਰ ਦੁੱਖਾਂ ਕੇ ਦੁੱਖ ਦੇ ਨਾਮ ਸੰਤੋਖਿਆ ਸੰਤੋਖਿਆ ਜਿਹਨੂੰ ਨਾਮ ਦੇਤਾ ਉਹਨੂੰ ਸੰਤੋਖ ਕਰਾਤਾ ਸੰਤੋਖ ਦਿੱਤਾ ਜਿਹਨੂੰ ਨਾਮ ਦੇਤਾ ਉਹਨੂੰ ਸੰਤੋਖ ਹੋ ਗਿਆ ਉਹ ਮੰਗਦਾ ਹੀ ਨਹੀਂ ਕੁਝ ਉਹ ਕੀ ਹੈ ਦੇ ਖਾਜਾ ਸੰਤੋਖਿਆ ਸੰਤੋਖਿਆ ਹਾਂ ਸੰਤੋਖਿਆ ਕਿੰਨਾ ਫਰਕ ਹੈ ਸੰਤੋਖ ਦਿੱਤਾ ਜਿਹਨੂੰ ਨਾਮ ਦਿੱਤਾ ਸੰਤੋਖੀ ਬਣ ਗਿਆ ਦੇ ਨਾਮ ਸੰਤੋਖਿਆ ਤੇ ਉਤਰੇ ਮਨ ਕੀ ਭੁੱਖ ਉਹਦੀ ਮਨ ਦੀ ਭੁੱਖ ਉਤਰ ਗਈ ਇਹ ਤਾਂ ਮਨ ਦੀ ਭੁੱਖ ਹੈ ਸਾਰੀ ਮਨ ਦੀ ਤਨ ਦੀ ਭੁੱਖ ਹੁੰਦੀ ਨਹੀਂ ਤਨ ਦੀ ਲੋੜ ਹੁੰਦੀ ਹੈ ਸਰੀਰ ਦੀ ਲੋੜ ਹੁੰਦੀ ਹੈ ਭੁੱਖ ਨਹੀਂ ਮਨ ਦੀ ਭੁੱਖ ਹੁੰਦੀ ਹੈ ਇਸ ਕਰਕੇ ਦੇਖ ਹਾਜਾ ਜੋ ਦੰਦਾ ਖਾ ਲੋ ਚੁੱਪ ਕਰਕੇ ਉਹਨੇ ਜੋ ਦਿੱਤਾ ਡਾਕਟਰ ਨੇ ਜੋ ਦਿੱਤਾ ਉਹ ਠੀਕ ਦਿੱਤਾ ਤੁਸੀਂ ਆਪਣੀ ਮਰਜ਼ੀ ਨਾਲ ਨਾ ਖਾਓ ਕੁਝ ਬਿਮਾਰੀ ਜੂਗੀ ਸੇ ਦੁੱਖਾਂ ਦੇ ਦੁੱਖ ਹੋ ਜੂਗਾ ਇਹੀ ਠੀਕ ਹੈ ਜੋ ਅੱਜ ਮੈਨੂੰ ਬੜਿਆ ਖਾਣਾ ਇਹੀ ਮੇਰੀ ਸਿਹਤ ਵਾਸਤੇ ਠੀਕ ਹੈ ਇਹੀ ਮੇਰੇ ਫਾਇਦੇ ਚ ਹੈ ਇਹ ਮਨ ਕੇ ਜੇ ਕਰੇ ਫਿਰ ਭਾਣੇ ਚ ਹੈ ਫਿਰ ਹੁਕਮ ਚ ਹੈ ਜੇ ਆਪਣੇ ਭਾਣੇ ਚੱਲੇ ਆਪਣੀ ਮਰਜ਼ੀ ਹੁਕਮ ਕੀ ਅਮਰ ਭਾਉਂਦੇ ਫਿਰ ਅੱਗੇ ਕੀ ਆ ਰਾ ਪੀੜੇ ਅੱਗੇ ਜਾਵਣਾ ਫਿਰ ਐਕਸਪਾਇਲਰ ਦੇ ਵਿੱਚ ਜਦੋਂ ਖਲ ਪਾਈ ਹੁੰਦੀ ਹੈ ਸਰੋਂ ਪਾਈ ਹੁੰਦੀ ਹੈ ਜਿਉਂ ਜਿਉਂ ਅੱਗੇ ਜਾਂਦੀ ਹੈ ਪੀੜਾ ਹੋ ਜਾਂਦਾ ਨਾ ਬਸ ਫਿਰ ਤੇਲ ਤੂਲ ਕੇ ਸਰੋਂ ਦਾ ਕੁਝ ਹੋਰੇ ਬਣਾ ਦਿੰਦਾ ਪਛਾਣ ਹੀ ਨਹੀਂ ਹੁੰਦੇ ਦਾਣੇ ਕਿੱਧਰ ਗਏ ਤਾਂ ਤੱਕ ਪਾਸੇ ਕੱਢ ਦਿੰਦਾ ਖਾਲਕ ਪਾਸੇ ਹੋ ਜਾਂਦੀ ਫਿਰ ਕੀ ਰਹਿ ਜਾਂਦੀ ਹੈ ਸਵਾਦ ਹੀ ਤੇਰੀ ਬਣ ਜਾਂਦੀ ਹੈ ਤਤ ਰਹਿੰਦਾ ਹੀ ਨਹੀਂ ਵਿੱਚ ਰਾਹ ਪੀੜੇ ਅੱਗੇ ਜਾਉਣਾ ਸਰੋਂ ਜਾਂਦੀ ਹੈ ਰਾਹ ਚੱਲ ਜਾਂਦਾ ਰਾਹ ਪੀੜੇ ਅੱਗੇ ਸਪੈਲਰ ਦੇ ਵਿੱਚ ਉਹਨਾਂ ਨੂੰ ਪੁੱਛ ਕੇ ਦੇਖੋ ਕੀ ਹਾਲ ਹੈ ਜੋ ਜੋ ਅੱਗੇ ਜਾਣਾ ਟਾਈਟ ਹੋਈ ਜਾਣਾ ਤੇਲ ਇੱਕ ਪਾਸੇ ਨਿਕਲ ਜਾਂਦਾ ਸਾਰਾ ਇਹਦਾ ਇਰ ਫਰੇਸਤਾ ਤਿਲ ਪੀੜੇ ਕਹਾਣੀ ਜਿਵੇਂ ਕਹਾਣੀ ਦਾ ਤੇਲ ਪੀੜ ਦਿੰਦਾ ਫਿਰ ਐ ਪੀੜਿਆ ਜਾਣ ਉਹ ਸੁਣ ਲਿਆ ਹੋ ਖਬਰਾਂ ਕਿਹਨੂੰ ਕਿਹਾ ਕਿਸੇ ਨੂੰ ਕਿਹਾ ਹੋਊਗਾ ਸਾਨੂੰ ਨਹੀਂ ਕਹੀਏ ਗੱਲ ਅਸੀਂ ਸੋਚਦੇ ਗੁਰਬਾਣੀ ਸਾਡੇ ਵਾਸਤੇ ਨਹੀਂ ਹੈ ਕਿਸੇ ਵਾਸਤੇ ਹੋਊਗੀ ਰੱਬ ਤਾਂ ਮੇਰਾ ਖਾਸ ਆਦਮੀ ਹੈ ਮੈਂ ਗੁਰਦਾਰੇ ਰੋਜ਼ ਮੱਥਾ ਟੇਕਦਾ ਇਸ ਕਰਕੇ ਭਲੇਖੇ ਚ ਦੇ ਸਾਰੇ ਦੇਖ ਜਾ ਆਖ ਗਵਾਈਏ ਆਖਰ ਨਾ ਕਿ ਮੰਗ ਕੇ ਜੇ ਮੰਗ ਲਈਏ ਨਾ ਕੁਝ ਵੀ ਆ ਠੀਕ ਦੀ ਹੈ ਆਖਦੀ ਹੈ ਕੁਝ ਤੇ ਟਿੱਪਣੀ ਕਰ ਦਈਏ ਬਸ ਸਮਝ ਲਓ ਬੋਲੀ ਉਹਦੇ ਉਹਦੇ ਹੁਕਮ ਦੀ ਅਦੂਲੀ ਕਰਕੇ ਕੋਰਟ ਦੇ ਹੁਕਮ ਤੇ ਟਿੱਪਣੀ ਕਰਕੇ ਕੰਨੇ ਮਾਂ ਕੋਰਟ ਲੱਗ ਜਾਂਦਾ ਟਿੱਪਣੀ ਨਹੀਂ ਕਰ ਸਕਦਾ ਸਿਰ ਮੱਥੇ ਬੰਨਣਾ ਠੀਕ ਹੈ ਉਹ ਤਾਂ ਡਿਪਣੀ ਕੀਤੀ ਨਹੀਂ ਚਾਹੇ ਮਨ ਦੇ ਵਿੱਚੇ ਕਰੇ ਉਹ ਤਾਂ ਮਨ ਦੀ ਵੀ ਜਾਣਦਾ ਜੇ ਬਾਣਾ ਚੰਗਾ ਨਹੀਂ ਲੱਗਿਆ ਡਿਪਣੀ ਹੋ ਗਈ ਨਾ ਜੋ ਦਿੱਤਾ ਖਾਣ ਨੂੰ ਚੰਗਾ ਨਹੀਂ ਲੱਗਿਆ ਬਸ ਕੰਨੇ ਮਾ ਕੋਟ ਲੱਗ ਗਿਆ ਤੇ ਲੱਗੂ ਹੋ ਗਿਆ ਦੋ ਆਖ ਗਵਾਈ ਉਹਦੇ ਨਾਲ ਗਵਾ ਗਵਾਲੀ ਉਹ ਕਹਿੰਦਾ ਇਹ ਖੋਟ ਹੈ ਖੋਟ ਲਿਖੀ ਗਈ ਖੋਟਾ ਹੈ ਖੋਟ ਹੈ ਖੋਟ ਹੈ ਜੇ ਬਾਣੇ ਤੇ ਟਿੱਪਣੀ ਕਰਤੀ ਖੋਟ ਹੈ ਉਹ ਖੋਟ ਕਰ ਮੂਰੇ ਕਰ ਰਹੀ ਹੈ ਉਹੀ ਤਾਂ ਖੋਟ ਹੈ ਹੋਰ ਖੋਟ ਕੀ ਹੁੰਦੀ ਹੈ ਮਨ ਵਿੱਚ ਖੋਟ ਹੈ ਉਹਦੇ ਆਪਣੀ ਮਰਜ਼ੀ ਮੁਤਾਬਕ ਚਾਹੁੰਦਾ ਇਹ ਖੋਟ ਹੈ ਰਾਜੇ ਦੀ ਮਰਜ਼ੀ ਅਨੁਸਾਰ ਨਹੀਂ ਚਾਹੁੰਦਾ ਰਾਜਾਂ ਦੇ ਸੀਆਈਡੀ ਰੱਖੀ ਹੁੰਦੀ ਹੈ ਕਿਹੜਾ ਅਹਲਕਾਰ ਕਿਹੜਾ ਵਜ਼ੀਰ ਕਿਹੜਾ ਕੋਈ ਆਦਮੀ ਦੇ ਅੰਦਰ ਸਰਕਾਰ ਦੇ ਫਰਮਾਨਾਂ ਦੇ ਖਿਲਾਫ ਥੋੜੀ ਬਹੁਤ ਰਹਿੰਦੀ ਹੈ ਉਹ ਸੀਆਈਡੀ ਰਹਿੰਦੀ ਉਹਦੇ 'ਚ ਜੇ ਅੱਜ ਥੋੜੀ ਆ ਕੱਲ ਨੂੰ ਜ਼ਿਆਦਾ ਹੋ ਜੂ ਉਹ ਬਗਾਵਤ ਕਰੂਗਾ ਕਿਸੇ ਵੇਲੇ ਵੀ ਬਗਾਵਤ ਕਰ ਸਕਦਾ ਜਿਹੜਾ ਸਰਕਾਰ ਜੋ ਕਹਿ ਰਿਹਾ ਰਾਜਾ ਜੋ ਕਹਿ ਰਿਹਾ ਠੀਕ ਹੈ ਗਲਤ ਕਰਤਾ ਬੁਰਾ ਕਰਤਾ ਉਹ ਠੀਕ ਹੈ ਠੀਕ ਬੰਦਾ ਉਹ ਉਹਦਾ ਫਰਮਾ ਬਰਦਾਰ ਹੁੰਦਾ ਉਹਦਾ ਵਿਸ਼ਵਾਸ ਕਰਦਾ ਜਿਹੜਾ ਥੋੜਾ ਬਹੁਤ ਮਿਨਿਸਟਰ ਨੇ ਹੁਣ ਪ੍ਰਾਈਮ ਮਿਨਿਸਟਰ ਜਿਹੜੇ ਸ਼ਕਤੀਸ਼ਾਲੀ ਹੁੰਦਾ ਬਹੁਤ ਜ਼ਿਆਦਾ ਜ਼ਿੰਮੇਵਾਰਾ ਸੀ ਜਦ ਪਤਾ ਲੱਗਦਾ ਸੀ ਫਲਾਨਾ ਕੋ ਮਿਨਿਸਟਰ ਮੇਰਾ ਅੰਦਰੋਂ ਜਾਂ ਪਾਰਟੀ ਦਾ ਕੋਈ ਆਦਮੀ ਅੰਦਰੋਂ ਮੇਰੇ ਤੇ ਟਿੱਪਣੀ ਕਰਦਾ ਉਹਨੂੰ ਪਤਾ ਲੱਗ ਜਵੇ ਬਸ ਜਦ ਉਹਦੀ ਫੰਕ ਸ਼ੁਰੂ ਕਰ ਦਿੰਦੇ ਜਦੋਂ ਸ਼ੁਰੂ ਕਰਦਾ ਵੀ ਆਦਮੀ ਇਹ ਮੇਰੇ ਕਿਸੇ ਦਿਨ ਅੱਗੇ ਆਊਗਾ ਇੱਥੇ ਅਸੀਂ ਕਰਦੇ ਆਉਗਾ ਤੇ ਨਹੀਂ ਕਰੂਗਾ ਹਾਲਾਂਕਿ ਕਰੂ ਖਤਰਾ ਨਹੀਂ ਅੱਗੇ ਆਉਣ ਦਾ ਕਿਸੇ ਦਾ ਨਾ ਕੁਝ ਕਰ ਸਕਦਾ ਅੱਗੇ ਆ ਕੇ ਪਰ ਖੋੜ ਦਾ ਉਹਨੇ ਸਿਰਫ ਖੋੜ ਕੱਢਣ ਵਾਸਤੇ ਕਰਦਾ ਉਹਨੂੰ ਖਤਰਾ ਨਹੀਂ ਕੋਈ ਹੈ ਕੋਈ ਸੱਚਖੰਡ ਵਿੱਚ ਖੋੜ ਪ੍ਰਵਾਨ ਨਹੀਂ ਹੈ ਜੇ ਸਾਡੇ ਅੰਦਰ ਖੋਟ ਹੈ ਕਦੇ ਵੀ ਸੱਚਖੰਡ ਦੇ ਨਾਲ ਸਾਡੀ ਰਾਇ ਨਹੀਂ ਮਿਲਣੀ ਜਾ ਕੇ ਉੱਥੇ ਕਾਦਮੀ ਦੀ ਮਰਜ਼ੀ ਤਾਂ ਹੈ ਨਹੀਂ ਜੇ ਸਾਡੇ ਅੰਦਰ ਦੇਖ ਆ ਜਾਏ ਦੇ ਅਸੀਂ ਜੇ ਤਾਂ ਜੋ ਦੰਦਾ ਖਾਈ ਜਾਈਏ ਖੁਸ਼ ਹੋ ਕੇ ਫੇਰ ਤਾਂ ਉਹਨਾਂ ਦੇ ਨਾਲ ਸਾਡੀ ਮਿਲ ਗਈ ਰਾਇ ਅਸੀਂ ਹੋ ਗਏ ਖੁਸ਼ ਜੋ ਹੋ ਰਿਹਾ ਉੱਥੇ ਉਹਦੇ ਨਾਲ ਫਿਰ ਤਾਂ ਲੱਗਦਾ ਸਾਨੂੰ ਪਾਣਾ ਮਿੱਠਾ ਨਹੀਂ ਤਾਂ ਮਿੱਠਾ ਨਹੀਂ ਲੱਗਦਾ ਪਾਣਾ ਜਿੰਨਾ ਜਰ ਪਾਣਾ ਬਿਠਾ ਨਹੀਂ ਲੱਗਦਾ ਕਿਤੇ ਕੋਈ ਗੜਬੜ ਹੈ ਉਹਨਾਂ ਚ ਤੁਹਾਡੀ ਐਂਟਰੀ ਨਹੀਂ ਹੈ ਉਹ ਰੁਕਾਵਟ ਐਂਟਰੀ ਬਣ ਜੂਗੀ ਤੁਹਾਡੀ ਖੋਟ ਗੱਲ ਇਹ ਹੈ ਉੱਥੇ ਉਹਨਾਂ ਨੂੰ ਕੋਈ ਵਿਰੋਧ ਨਹੀਂ ਨਾ ਕੋਈ ਖਤਰਾ ਹੈ ਸਾਤੋਂ ਸਿਰ ਦੇਖਿਆ ਜਾਣਾ ਵੀ ਇਹ ਬਿਮਾਰੀ ਚ ਖੋਟ ਹੈ ਕਿਉਂ ਹੈ ਉਹ ਖੋਟ ਕੱਢਣ ਵਾਸਤੇ ਉਪਦੇਸ਼ ਦਿੱਤਾ ਹੈ ਵੀ ਖੋਟ ਰੱਖੋਗੇ ਐਂਟਰੀ ਨਹੀਂ ਹੋਣੀ ਉੱਥੇ ਮਿਲਣੀ ਨਹੀਂ ਐਂਟਰੀ ਜਿਹੜਾ ਜਿਹੜਾ ਖੋਟ ਹੈ ਇਹ ਉਪਦੇਸ਼ ਤਾਂ ਦਿੱਤਾ ਵੀ ਇਹਨਾਂ ਗੱਲਾਂ ਕਰਕੇ ਐਂਟਰੀ ਰੁਕੂਗੀ ਤੁਹਾਡੀ ਸੱਚਖੰਡ ਦੀ ਇਹ ਖੋਟਾਂ ਰਖੜੀਆਂ ਦੀਆਂ ਵਿੱਚ ਇਹ ਤਾਂ ਦਿੱਤਾ ਉਪਦੇਸ਼ ਹੋਰ ਉਹਨਾਂ ਨੇ ਕੀ ਕਰਉਣਾ ਇੱਥੇ ਰਹਿਣ ਜੇ ਇੱਥੋਂ 400 ਆਦਮੀ 1000 ਆਦਮੀ ਘਟ ਜੂ ਫਿਰ ਕੀ ਫਰਕ ਪੈ ਜੂ ਇੱਥੇ ਜੀਵ ਦੇ ਰਹੇ ਨੇ ਇੱਥੇ ਕੋਈ ਨਹੀਂ ਫਰਕ ਪੈਂਦਾ ਹੈ ਇੱਥੋਂ ਉੱਥੇ ਚਲੇ ਜਾਣਗੇ ਉੱਥੋਂ ਇੱਥੇ ਆ ਜਾਣਗੇ ਉੱਥੋਂ ਤਾਂ ਖੈਰ ਇੱਥੇ ਕੋਈ ਆਉਂਦਾ ਹੀ ਨਹੀਂ ਇੱਥੋਂ ਜੇ ਉੱਥੇ ਘੱਟ ਵੱਧ ਚਲੇ ਜਾਣਗੇ ਉਹਨਾਂ ਰਾਸ਼ਨ ਨੂੰ ਖਰਾਬ ਹੋ ਜਾਊਗਾ ਕਿਤੇ ਕੋਈ ਕਮੀ ਹੈ ਕਿਸੇ ਚੀਜ਼ ਦੀ ਜੋ ਕੁਝ ਪਾਇਆ ਸੋ ਇੱਕ ਵਾਰ ਉਹਨੇ ਕੋਈ ਵਾਰ ਬਿਸਰਾ ਕੁਝ ਪਾਤਾ ਜੇ ਲੋੜਾਂ ਹੈ ਚੰਗਾ ਆਪਣਾ ਕਰ ਪੁੰਨਹੋਂ ਨੀਚ ਸਰਾਈ ਹੈ ਅਗਲੀ ਪੰਕਤੀ ਇਹੀ ਕਹਿ ਰਹੀ ਹੈ ਜੇ ਲੋੜਾਂ ਚੰਗਾ ਆਪਣਾ ਜੇ ਤੂੰ ਇਹ ਸਮਝਦਾ ਹੈ ਲੋੜਦਾ ਹੈ ਚਾਹਣਾ ਕਿ ਮੇਰਾ ਚੰਗਾ ਹੋਵੇ ਗਾਹਾਂ ਦਾ ਭਵਿੱਖ ਮੇਰਾ ਚੰਗਾ ਹੋਵੇ ਆਪਣੇ ਆਪ ਨੂੰ ਨੀਵਾ ਮੰਨ ਲੈ ਨੀਚ ਦਾ ਮਤਲਬ ਨੀਵਾ ਹੁੰਦਾ ਵੀ ਜੋ ਦੇਤਾ ਮੈਂ ਐਸੇ ਦਾ ਲਾਇਕ ਸੀਗਾ ਮੇਰੇ ਚ ਕਮੀ ਸੀ ਮੈਂ ਲੈ ਕੇ ਛਤਰਾਂ ਦੇ ਸੀ ਮੈਂ ਇਸ ਘਟੀਆ ਖੁਰਾਕ ਦੇ ਲਾਇਕ ਸੀ ਮੇਰੀ ਉਹ ਕਮੀ ਹੈ ਇਹ ਵੀ ਦਵਾਈ ਹੈ ਮੇਰੀ ਜੇ ਲੋੜੇ ਜੰਗਾ ਆਪਣਾ ਤਾਂ ਆਪਣੇ ਆਪ ਨੂੰ ਗੁਰੂ ਨਹੀਂ ਕਹਾਈਦਾ ਹੁੰਦਾ ਪੀਰ ਨਹੀਂ ਕਹਾਈਦਾ ਹੁੰਦਾ ਭਗਤ ਬਨੇ ਕਹਾਈਦਾ ਹੁੰਦਾ ਦਾਸ ਕਹਾਈਦਾ ਹੁੰਦਾ ਬ੍ਰਹਮ ਗਿਆਨੀ ਨੇ ਕਹਾਈਦਾ ਹੁੰਦਾ ਬੋਰਡ ਨਹੀਂ ਲਾਈਦੇ ਹੁੰਦੇ ਇਹ ਚੰਗਾ ਲੋੜਦਾ ਦੀਵਾ ਸਦਾਈਦਾ ਹੁੰਦਾ ਨੀਚਾ ਚਾਂਦਰ ਨੀਚ ਜਾਤ ਨੀਚੀ ਹਮਤ ਨਾਨਕ ਤਿੰਨ ਕੇ ਸੰਗ ਸਾਥ ਉਹਦੇ ਨਾਲ ਚੱਲਦਾ ਹੁਕਮ ਉਹਦਾ ਉਹਦਾ ਸਾਥ ਦਿੰਦਾ ਹੋ ਵੱਡਿਆਂ ਸੁਕਾ ਰੀਸ ਵੱਡਿਆਂ ਤੇ ਅਸੀਂ ਕੀ ਲੈਣੀ ਆ ਅਸੀਂ ਵੱਡਿਆਂ ਦੀ ਰੀਸ ਕਿਉਂ ਕਰਨੀ ਹੈ ਵੱਡਿਆਂ ਦੇ ਘਰਾਂ ਨਹੀਂ ਹੁਕਮ ਚੱਲਦਾ ਉਹਦਾ ਚੰਦ ਸੂਰਤ ਨਹੀਂ ਹੁਕਮ ਚੱਲਦਾ ਧਰਤੀ ਤੇ ਨਹੀਂ ਚੱਲਦਾ ਵੱਡੋ ਵੱਡਾ ਵੱਡ ਮੇਦਰੀ ਸਿਰੇ ਸਰ ਧੰਦੇ ਲਾਇਨ ਦਾ ਉਹ ਵੀ ਹੁਕਮ ਜਿਹੜੇ ਧਰਤੀ ਕੋ ਹੋ ਕੇ ਕਢਾ ਕੇ ਦਿਖਾਵੇ ਉਹ ਤੈਨੂੰ ਵੱਡੇ ਨੂੰ ਤਾਂ ਨਾਲੇ ਘੁਮਾਈ ਜਾਂਦੀ ਐ ਜਿਹੜੀ ਨਾਲੇ ਉਹਦੇ ਬੈਠਾ ਹੀ ਘੁੰਮੀ ਜਾਂਦਾ ਉਹ ਚੀਜ਼ ਵੱਡੀ ਐ ਕਿ ਤੂੰ ਵੱਡਾ ਮੈਂ ਧਰਤੀ ਦਾ ਰਾਜਾ ਪ੍ਰਥਵੀ ਦਾ ਤੂੰ ਰਾਜਾ ਮੈਂ ਰੋਕ ਲੈਣ ਜਲਦੀ ਨੂੰ ਜਾਂ ਤੇਜ ਕਰ ਦੇ ਤੇਜ ਘੁਮਾ ਕੇ ਦਿਖਾ ਦੇ ਇਹਨੂੰ ਸਲੋ ਕਰ ਦੇ ਇਹਦੇ ਮੌਸਮ ਬਦਲ ਦੇ ਇਹ ਦੋ ਚਾਰ ਤੱਤ ਹੋਰ ਬਣਾ ਦੇ ਜਾਂ ਘਟਾ ਦੇ ਕੁਝ ਨਹੀਂ ਕਰ ਸਕਦਾ ਰਾਜ ਤਾਂ ਹੈ ਧਰਤੀ ਦਾ ਤੇਰਾ ਜੇ ਧਰਤੀ ਤੇਰੇ ਹੁਕਮ ਨਾਲ ਚੱਲੇ ਤੇਰੀ ਇੱਛਾ ਅਨੁਸਾਰ ਚੱਲੇ ਜੇ ਤੇਰਾ ਕੰਟਰੋਲ ਹੀ ਨਹੀਂ ਰਾਜਾ ਦਾ ਰਾਜਾ ਹੁੰਦਾ ਜਿਹਦਾ ਕੰਟਰੋਲ ਹੋਵੇ ਕੋਈ ਹਰ ਸਮਾਨ ਨਹੀਂ ਰਾਜਾ ਰਾਜਾ ਉਹਦਾ ਕੰਟਰੋਲ ਹੈ ਪੌੜ ਉਹਦੇ ਹੁਕਮ ਚੱਲਦੀ ਹੈ ਪਾਣੀ ਉਹਦੇ ਹੁਕਮ ਚੱਲਦਾ ਧਰਤੀ ਉਹਦੇ ਹੁਕਮ ਚੱਲਦੀ ਹੈ ਚੰਦ ਸੂਰਜ ਉਹਦੇ ਹੁਕਮ ਚੱਲਦੇ ਨੇ ਰਾਜਾ ਹੋਵੇ ਕਿ ਰਾਜਾ ਤੂੰ ਇਹ ਤਾਂ ਰਾਜੇ ਤਾਂ ਰਾਜੇ ਤਾਂ ਰਾਜਾਂ ਦੇ ਦਾਸ ਬਣੀ ਹੁਣ ਉਹ ਰਾਜੇ ਦੇ ਤਾਂ ਦਾਸ ਬਣੀ ਰਾਜੇ ਦੇ ਦਾਸ ਤਾਂ ਭਗਤ ਹੁੰਦੇ ਨੇ ਆ ਰਾਜੇ ਹਰ ਦੇ ਦਾਸ ਕੌਣ ਨੇ ਭਗਤ ਨੇ ਜਿਹੜੇ ਰਾਜੇ ਤਾਂ ਹੰਕਾਰੀ ਨੇ ਇਹ ਤਾਂ ਹੰਕਾਰੀ ਨੇ ਝੂਠੇ ਨੇ ਜਿਹੜੇ ਰਾਜ ਬਣਦੇ ਨੇ ਜੇ ਜਰਵਾਣਾ ਪਰਹਰ ਹੈ ਜਰ ਵੇਸ ਕਰੇਂਦੀ ਆਈ ਹੈ ਜੇ ਕੋਈ ਜਰਵਾਣਾ ਬਣ ਕੇ ਆਪਣੇ ਆਪ ਨੂੰ ਇਹ ਤਾਂ ਬਾਗੀ ਹੋ ਜਵੇ ਇਸ ਗੱਲ ਤੋਂ ਉੱਤੇ ਜੋ ਕਿਹਾ ਹੋਇਆ ਹੈ ਪਰ ਹਰ ਹੈ ਪਰੇ ਸੁੱਟ ਦੇ ਵਿੱਚ ਚੱਕ ਕੇ ਅਸੀਂ ਨਹੀਂ ਬੰਦੇ ਨੂੰ ਉੱਪਰ ਕਹੀ ਹੋਈ ਗੱਲ ਨੂੰ ਰੱਦੀ ਦੀ ਟੋਕਰੀ ਸੁੱਟ ਦੇ ਵਿੱਚ ਕੋਈ ਜਰਮਾਨਾ ਜੋ ਕਿਹਾ ਹੋਇਆ ਉੱਤੇ ਕਹਤੀਆਂ ਨੇ ਦੋ ਪੰਕਤੀਆਂ ਸੁੱਟ ਦੇ ਵਿੱਚ ਚੱਕ ਕੇ ਰੱਦੀ ਟੋਕਰੀ 'ਚ ਜਾ ਲੈ ਜਾਓ ਅਸੀਂ ਨਹੀਂ ਮੰਨਦੇ ਕਹਿਆ ਦੇਖ ਲਵੇ ਜਲ ਜਿਹੜੀ ਆ ਰਹੀ ਹੈ ਬੜਾ ਆ ਰਿਹਾ ਉਦੋਂ ਮੰਨ ਜੂਗਾ ਆਪੇ ਸਭ ਕੁਝ ਬੜਾ ਨੇ ਢਾ ਲੈਣਾ ਥੋੜਾ ਜਿਹਾ ਹੈ ਸਭ ਕੋ ਮੰਨਣ ਲੱਗ ਜੂਗਾ ਜੋ ਅੱਖਾਂ ਨੇ ਨਹੀਂ ਮੰਨਣੀ ਜਿਹੜੇ ਇਹਦੇ ਬਾਲੇ ਨੇ ਇਹਦੀ ਗੱਲ ਉਹਨਾਂ ਨੇ ਵੀ ਨਹੀਂ ਮੰਨਣੀ ਫੇਰ ਪਤਾ ਲੱਗੂ ਅੱਖਾਂ ਖੁੱਲ ਜਾਣਗੀਆਂ ਇਹਦੀ ਹਾਲੇ ਤਾਂ ਚਲਦੀਆਂ ਨੇ ਨਾ ਗੋਡਿਆਂ ਨੇ ਜਵਾਬ ਦੇ ਜਾਣਾ ਉੱਠਣ ਤੇ ਅੱਖਾਂ ਨੇ ਦੇਖਣ ਤੇ ਜਵਾਬ ਦੇ ਜਾਣਾ ਫਿਰ ਇਹਨੂੰ ਆਇਆ ਲੱਗੂ ਵੀ ਤਾਕਤ ਕਿੱਥੇ ਗਈ ਜਦ ਤਾਲ ਕਿਉਂ ਦੀ ਹੁਣ ਕਿਉਂ ਨਹੀਂ ਹੈ ਕੌਣ ਲੈ ਗਿਆ ਕਿੱਥੋਂ ਆਈ ਸੀ ਇਹਦਾ ਜਵਾਬ ਹੈ ਲੱਭੀ ਜਾਣਾ ਨੇ ਫਿਰ ਬੈਠੇ ਨੇ ਕਦੇ ਨੇ ਮੰਜੇ ਤੇ ਇਹਦਾ ਦਾ ਜਵਾਬ ਨਹੀਂ ਮਿਲਦਾ ਫਿਰ ਯਾਦ ਆਊ ਅਗਲ ਫਿਰ ਇਹੀ ਗੱਲ ਯਾਦ ਆਊਗੀ ਗੱਲ ਤਾਂ ਠੀਕ ਸੀ ਪਰ ਜਦ ਤਾਂ ਨਸ਼ਾ ਹੀ ਹੋਰ ਸੀ ਨਸ਼ੇ ਦੇ ਵਿੱਚ ਜਦ ਬੋਲਦਾ ਸੀ ਗੱਲ ਹੋਰ ਹੁੰਦੀ ਹੈ ਤੇ ਉਤਰ ਜਾਂਦਾ ਨਸ਼ਾ ਫਿਰ ਗੱਲ ਹੋਰ ਹੁੰਦੀ ਹੈ ਜਦ ਵੇਸ ਕਰੰਦੀ ਆਈ ਹੈ ਆ ਰਿਹਾ ਬੁਢਾਪਾ ਕਹਿੰਦੇ ਅਟਕ ਥੋੜਾ ਜਿਹਾ ਉਹ ਆਪਣਾ ਰੂਪ ਲਿਆ ਰਿਹਾ ਬੁਢਾਪਾ ਤੈਨੂੰ ਜਰ ਨਹੀਂ ਢਾ ਲੈਣਾ ਬੁਢਾਪੇ ਨਹੀਂ ਢਾ ਲੈਣਾ ਉਹਦੇ ਨਾਲ ਤਾਂ ਕੀ ਲੜਨਾ ਤੂੰ ਬੁਢਾਪੇ ਵੀ ਬਚ ਕੇ ਦਿਖਾ ਦੇ ਜਰਾ ਰੋਗ ਹੈ ਰੋਕ ਲੈ ਆਪਣਾ ਜਿਹੜਾ ਤੇਰੇ ਸਰੀਰ ਦਾ ਹੀ ਰੋਗ ਕੇ ਦੀ ਦੇ ਰੁਕਣਾ ਯਾਰ ਕੀਆ ਯਾਰ ਕਾਲ ਦਾ ਦੁਆ ਨਾ ਹੁਕਮ ਦਾ ਹੀ ਦੁਆ ਹੁਕਮ ਕੀ ਅਕਾਲ ਇਹ ਵੀ ਹੁਕਮ ਜਰਾ ਰੋਗ ਭਾਣਾ ਭਾਣਾ ਜੰਮਣ ਮਰਨਾ ਹੁਕਮ ਹੁਕਮ ਨੇ ਆਇਆ ਚੜਨਾ ਬਸ ਜਿਵੇਂ ਹਨੇਰੀ ਆ ਛੜਦੀ ਹੈ ਇਹਦੇ ਰੁਕਦੀ ਕੋ ਰਹਿ ਨਾ ਭਰੀਐ ਪਾਈਐ ਕੋ ਰਹਿ ਨਾ ਭਰੀਐ ਪਾਈਐ ਜਦੋਂ ਕੋਈ ਭਰ ਜਾਂਦਾ ਨਾ ਚੀਜ਼ ਫਿਰ ਉਹ ਡੁੱਬ ਜਾਂਦੀ ਘੜਾ ਭਰ ਜਾਂਦਾ ਡੁੱਬ ਜਾਂਦਾ ਇਹ ਖਾਲੀ ਹੋ ਜਾਂਦਾ ਜਾਂ ਡੁੱਬ ਜਾਂਦਾ ਉਹ ਦੋ ਚੀਜ਼ਾਂ ਜੇ ਤਾਂ ਘੜਾ ਘਰ ਨੂੰ ਲੈ ਜੀਏ ਤਾਂ ਖਾਲੀ ਹੋ ਜਾਂਦਾ ਖਾਲੀ ਕਰਨਾ ਹੀ ਹੈ ਪੇੜ ਦੇ ਜਾਣਾ ਪਾਣੀ ਇਹ ਤਾਂ ਭਰਿਆ ਨੂੰ ਸਕਨਾਵਾ ਰੀਤੇ ਭਰੇ ਭਰੇ ਸਕਨਾਵਾ ਭਰੇ ਸਕਨਾਵਾ ਇਹ ਤਾਂ ਜਿਹੜੇ ਖਾਲੀ ਨੇ ਉਹਨੂੰ ਭਰ ਕੇ ਭਰਿਆ ਨੂੰ ਖਾਲੀ ਕਰਦਾ ਰਹਿੰਦਾ ਇਹ ਕੰਮ ਆਦਮੀ ਵੀ ਇਹੀ ਕਰਦਾ ਟੰਕੀ ਭਰ ਲਈ ਖਾਲੀ ਕਰ ਲਈ ਆਪੇ ਭਰਦੇ ਨੇ ਆਪੇ ਖਾਲੀ ਕਰ ਦਿੰਦੇ ਨੇ ਕਿ ਪਾਣੀ ਵਰਤਦੇ ਆ ਖਾਲੀ ਹੋ ਜਾਂਦਾ ਭਰਿਆ ਹੋਇਆ ਖਾਲੀ ਹੋਣਾ ਹੀ ਹੋਣਾ ਜਿਹੜੇ ਸਾਨੂੰ ਸਾਹ ਮਿਲ ਗਏ ਉਹ ਖਾਲੀ ਹੋਏ ਜਾਣੇ ਪਾਈ ਹੁੰਦੀ ਸੀ ਇੱਕ ਟਾਈਮ ਦੇਖਣ ਵਾਲੀ ਹੁੰਦੀ ਸੀ ਘੜੀ ਅੱਗੇ ਨਾ ਇੱਕ ਘੜੇ ਵਾਂਗੂ ਹੁੰਦਾ ਸੀ ਟਾਈਮ ਦੇਖਦੇ ਸੀ ਉਹਦੇ ਜਿਹੜਾ ਸਰਾਫ ਸੀ ਜੇ ਕਿ ਤੂੰ ਡ੍ਰੌਪ ਪਾਣੀ ਦਾ ਕਰਦਾ ਰਹਿੰਦਾ ਸੀ ਉਹਦੇ ਨਾਲ ਐਸਾ ਹਿਸਾਬ ਸੀਗਾ ਉਹ ਪਲ ਮਿੰਟ ਸਕਿੰਟ ਉਹਦੇ ਨਾਲ ਸੀ ਉਹਨੇ ਹਿਸਾਬ ਨਾਲ ਪਾਣੀ ਦੇਖਦਾ ਸੀ ਵਿੱਚੋਂ ਟਾਈਮ ਦੇਖਣ ਦਾ ਵੀ ਸਿੱਖ ਬਣਾਇਆ ਹੋਇਆ ਇਹਨਾਂ ਨੇ ਉਦੋਂ ਹੈ ਨਹੀਂ ਸੀ ਉਹ ਟਾਈਮ ਦਾ ਕੋਈ ਤਰੀਕਾ ਅੱਛਾ ਨਾਲ ਵੀ ਟਾਈਮ ਦੇਖਦੇ ਸੀ ਛੋ ਦਾ ਬੱਦਲ ਹੋਇਆ ਨਾ ਫੇਰ ਨਹੀਂ ਪਤਾ ਲੱਗਦਾ ਜੰਤਰ ਮੰਤਰ ਬਣਾਇਆ ਹੈ ਦਿੱਲੀ ਉਹਦੇ ਨਾਲ ਦੇਖਣ ਨੂੰ ਸੂਰਜ ਦੀ ਛਾਂ ਕਿੱਥੇ ਆਉਂਦੀ ਹੈ ਪਰ ਜੇ ਬੱਦਲ ਹੋਇਆ ਨਾ ਚਾਰ ਦਿਨ ਫਿਰ ਕਿਵੇਂ ਦੇਖੇ ਉਹਦਾ ਪਾਣੀ ਡਿੱਗੀ ਜਾਂਦਾ ਉਹ ਡ੍ਰੌਪ ਉਹਨੇ ਹਿਸਾਬ ਨਾਲ ਡਿੱਗਦਾ ਉਹਦੇ ਨਾਲ ਟਾਈਮ ਬਣ ਲੈਂਦੇ ਸੀ ਕਹਿੰਦੇ ਜੇ ਗੜੀ ਹੋਵੇ ਵਿੱਚ ਭਰਦੀ ਹੈ ਉਹਨੂੰ ਘੜੀ ਨੂੰ ਪਾਣੀ ਨਾਲ ਉਹਦੇ ਕਿਤੇ ਰਹਿਣਾ ਜੋ ਜਾਣਾ ਨਾ ਇਹ ਮੈਂ ਜਰਾ ਰੋਗ ਦੇ ਸਾਹਮਣੇ ਕਿੱਡਾ ਜੋਬਨ ਹੋਵੇ ਉਹਨੇ ਹਰ ਜਰ ਕਿਸੇ ਦੇ ਵਿੱਚ ਕਿੰਨੀ ਸ਼ਕਤੀ ਹੋਵੇ ਸਰੀਰ ਦੇ ਵਿੱਚ ਜਰਾ ਰੋਗ ਦੇ ਸਾਹਮਣੇ ਨਹੀਂ ਟਿਕ ਸਕਦਾ ਜੋਗ ਨੇ ਹਾਂ ਜਰਾ ਹੀ ਜੋਗਣ ਹਾਰਿਆ ਉਹਨੇ ਭਰਿਆ ਨਹੀਂ ਰਹਿ ਸਕਦਾ ਉਹ ਸ਼ਕਤੀਆਂ ਨਹੀਂ ਰਹਿਣੀਆਂ ਇਹਦੇ ਕੋਲ ਨਹੀਂ